ਮਹੱਲਾ ਪੰਜਵਾ ਕਰ ਕਲੇਸ਼ ਮਿਟੇ ਹਰਿ ਨਾਏ ਦੁਖ ਬਿਨਸੇ ਸੁਖ ਕੀਨੋ ਠਾਉ ਜਪ ਜਾਇ ਅੰਮ੍ਰਿਤ ਨਾਮ ਅਗਾਏ ਸੰਤ ਪ੍ਰਸਾਦ ਸਗਲ ਫਲ ਪਾਏ RAM ਜਪ ਜਨ ਪਾਰ ਪਰੇ ਜਨਮ ਜਨਮ ਕੇ ਪਾਪ ਹਰੇ ਰਹਾਉ ਗੁਰ ਕੇ ਚਰਨ ਵਿਦਾ ਉਰ ਤਾਰੇ ਅਗਨ ਸਾਗਰ ਤੇ ਉਤਰੇ ਪਾਰੇ ਜਨਮ ਮਰਨ ਸਭ ਮਿਟੀ ਉਪਾਦਿ ਪ੍ਰਭ ਸਿਉ ਲਾਗੀ ਸਾਜ ਸੰਵਾਦ ਥਾਨ ਥਨੰਤਰੀ ਕੋ ਸੁਆਮੀ ਸਗਲ ਅੰਤਰ ਜਾਮੀ ਕਰ ਕਿਰਪਾ ਜਾ ਕੋ ਮਤ ਦੇ ਆਠ ਪਹਾਰ ਪ੍ਰਭ ਕਾ ਨਾਉ ਲੇ ਜਾ ਕੈ ਅੰਤਰ ਵਸੈ ਪ੍ਰਭ ਆਪੇ ਤਾ ਕੈ ਹਿਰਦੈ ਹੋਏ ਪ੍ਰਗਾਸ ਭਗਤਿ ਭਾਏ ਹਰ ਕੀਰਤਨ ਕਰੀਐ ਜਪ ਪਾਰ ਬ੍ਰਹਮ ਨਾਨਕ ਨਿਸ ਕਰੀਐ ਗੋਣ ਮਹੱਲਾ ਪੰਜਵਾ ਗੁਰ ਕੇ ਚਰਨ ਕਮਲ ਨਮਸਕਾਰ ਕਾਮ ਕ੍ਰੋਧ ਇਸ ਤਨ ਤੇ ਮਾਰੇ ਹੋਏ ਰਹੀਐ ਸਗਲ ਕੀਰੀ ਨਾ ਕਟ ਕਟ ਰਮਈਆ ਸਮਹਿ ਚੀਨਾ ਇਨ ਵਿਦ ਰਵਹੁ ਗੋਪਾਲ ਗੋਬਿੰਦ ਤਾਨੁ ਧਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾਉ ਆਠ ਬਾਰ ਹਰ ਕੇ ਗੁਣ ਗਾਓ ਜੀਵ ਪ੍ਰਾਨ ਕੋ ਇਹ ਤਾ ਤਜ ਬਿਮਾਰ ਜਾਨ ਪ੍ਰਭ ਸੰਗੇ ਸਾਧ ਪ੍ਰਸਾਦ ਹਰ ਸਿਉਣ ਰੰਗੇ ਜਿਨ ਤੂੰ ਕੀਆ ਤਿਸ ਕੋ ਜਾਣੋ ਆਗੈ ਦਰਗਾ ਪਾਵੈ ਮਾਨ ਮਨ ਤਨ ਨਿਰਮਲ ਹੋਏ ਨਿਹਾਲ ਰਸਨਾ ਨਾਮ ਜਪਤ ਗੋਪਾਲ ਕਰ ਕਿਰਪਾ ਮੇਰੇ ਦੀਨ ਦਇਆਲਾ ਸਾਧੂ ਕੀ ਮਨ ਮੰਗੈ ਰਵਾਲਾ ਹੋ ਦਇਆਲ ਦਿਓ ਪ੍ਰਵਦਾਨ ਨਾਨਕ ਜਪ ਜੀਵੈ ਪ੍ਰਭ ਨਾਮ ਗੂਣ ਮਹੱਲਾ ਪੰਜਵਾ ਤੂਪ ਦੀਪ ਸੇਵਾ ਗੋਪਾਲ ਅਨਕ ਬਾਰ ਬੰਧਨ ਕਰਤਾਰ ਪ੍ਰਭ ਕੀ ਸ਼ਰਨ ਗਹੀ ਸਭ ਤਿਆਗੇ ਗੁਰ ਸੋ ਪ੍ਰਸੰਨ ਭਏ ਵਡ ਪਾਗੇ ਆਠ ਪਾਰ ਗਾਇਆ ਗੋਬਿੰਦ ਤਨ ਧਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾ ਹਰ ਗੁਣ ਰਮਤ ਭਏ ਆਨੰਦ ਪਾਰ ਬ੍ਰਹਮ ਪੂਰਨ ਬਖਸੰਦ ਕਰ ਕਿਰਪਾ ਜਨ ਸੇਵਾ ਲਾਏ ਜਨਮ ਮਰਨ ਦੁਖ ਮੇਟ ਮਿਲਾਏ ਕਰਮ ਧਰਮ ਇਹੋ ਤਤ ਗਿਆਨ ਸਾਧ ਸੰਗ ਜਪਿਐ ਹਰਿ ਨਾਮ ਸਾਗਰ ਤਰਿ ਬੋਹਿਤ ਪ੍ਰਭ ਚਰਨ ਅੰਤਰ ਜਾਮੀ ਪ੍ਰਭ ਕਾਰਨ ਕਰਨ ਰਾਖ ਲੀਏ ਆਪਣੀ ਕਿਰਪਾ ਧਾਰੇ ਪੰਜ ਦੂਤ ਭਾਗੇ ਬਿਕਰਾਲ ਜੂਐ ਜਨਮ ਨਾ ਕਉ ਹਾਰੇ ਨਾਨਕ ਕਾ ਅੰਗ ਕੀਆ ਕਰਤਾਰੇ ਗੋਣ ਮਹੱਲਾ ਪੰਜਵਾ ਕਰ ਕਿਰਪਾ ਸੁਖ ਅਨੰਦ ਕਰੇ ਬਾਲਕ ਰਾਖ ਲੀਏ ਗੁਰਦੇਵ ਪ੍ਰਭ ਕਿਰਪਾਲ ਦਇਆਲ ਗੋਬਿੰਦ ਜਿਉ ਜਨ ਸਗਲੇ ਬਖਸ਼ਿੰਦ ਤੇਰੀ ਸਰਣ ਪ੍ਰਭ ਦੀਨ ਦਇਆਲ ਪਾਰ ਬ੍ਰਹਮ ਜਪ ਸਦਾ ਨਿਹਾਲ ਰਹਾਉ ਪ੍ਰਭ ਦਇਆਲ ਦੂਸਰ ਕੋਈ ਨਾਹੀ ਕਾਟ ਕਾਟ ਅੰਤਰ ਸਰਬ ਸਮਾਹੀ ਆਪਣੇ ਦਾਸ ਕਾ ਹਲਤ ਪਲ ਸਵਾਰੈ ਪਤਿਤ ਪਾਵਨ ਪ੍ਰਭ ਬਿਰਦ ਤੁਮਾਰਾ ਔਖਦ ਕੋਟ ਸਿਮਰ ਗੋਬਿੰਦ ਤੰਤ ਮੰਤ ਭਜਿਐ ਭਗਵੰਤ ਰੋਗ ਸੋਗ ਮਿਟੇ ਪ੍ਰਭ ਧਿਆਏ ਮਨ ਬਾਛਦ ਪੂਰਨ ਫਲ ਪਾਏ ਕਰਨ ਕਾਰਨ ਸਮਰੱਥ ਦਇਆਰ ਸਰਬ ਨਿਧਾਨ ਮਹਾ ਵਿਚਾਰ ਨਾਨਕ ਬਖਸ਼ ਲੀਏ ਪ੍ਰਭ ਆਪੇ ਸਦਾ ਸਦਾ ਏਕੋ ਹਰਿ ਜਾਪੇ ਗੂਣ ਮਹੱਲਾ ਪੰਜਵਾ ਹਰਿ ਹਰ ਨਾਮ ਜਪੋ ਮੇਰੇ ਮੀਤ ਨਿਰਮਲ ਹੋਏ ਤੁਮਾਰਾ ਚੀਤ ਮਨ ਤਨ ਕੀ ਸਭ ਮਿਟੈ ਬਿਲਾਏ ਦੂਖ ਅੰਧੇਰਾ ਸਗਲਾ ਜਾਏ ਹਰ ਗੁਣ ਗਾਵਤ ਤਰਿਆ ਸੰਸਾਰ ਵਡ ਭਾਗੀ ਪਾਈਐ ਪੁਰਖ ਅਪਾਰ ਰਹਾਉ ਜੋ ਜਨ ਕਰੈ ਕੀਰਤਨ ਗੋਪਾਲ ਤਿਸ ਕੋ ਕੋਹਿ ਨ ਸਕੈ ਜਮਕਾਲ ਜਗ ਮਹਿ ਆਇਆ ਸੋ ਪ੍ਰਮਾਣ ਗੁਰਮੁਖ ਆਪਣਾ ਖਸਮ ਪਛਾਣ ਹਰ ਗੁਣ ਗਾਵੈ ਸੰਤ ਪ੍ਰਸਾਦ ਕਾਮ ਕ੍ਰੋਧ ਮਿਟੈ ਉਨਮਾਦ ਸਦਾ ਹਜੂਰ ਜਾਣ ਭਗਵੰਤ ਪੂਰੇ ਗੁਰ ਕਾ ਪੂਰਨ ਮੰਤਮ ਹਰ ਤਨ ਖਾਟ ਕੀਏ ਭੰਡਾਰ ਮਿਲ ਸਤਗੁਰ ਸਭ ਕਾ ਸਵਾਰ ਹਰ ਕੇ ਨਾਮ ਰੰਗ ਸੰਗ ਜਾਗਾ ਹਰ ਚਰਨੀ ਨਾਨਕ ਮਨ ਲਾਗਾ ਗੋਣ ਮਹੱਲਾ ਪੰਜਵਾ ਭਾਵ ਸਾਗਰ ਬੋਇ ਥਰ ਚਰਨ ਸਿਮਰਤ ਨਾਮ ਨਾਹੀ ਫਿਰ ਮਰਨ ਹਰ ਗੁਣ ਰਮਤ ਨਾਈ ਜਮਪੰਥ ਮਹਾ ਵਿਚਾਰ ਪੰਜ ਦੂਤਾ ਮੰਥ ਤਉ ਸਰਨਾਈ ਪੂਰਨ ਨਾਥ ਜੰਤ ਆਪਣੇ ਕਉ ਦੀ ਜੈ ਹਾਥ ਰਾਮ ਸਿਮਰਤ ਸਾਸਤਰ ਵੇਦ ਪੁਰਾਣ ਪਾਰ ਬ੍ਰਹਮ ਕਾ ਕਰਹਿ ਵਖਿਆਣ ਜੋਗੀ ਜਤੀ ਬੈਸਨੋ ਰਾਮਦਾਸ ਮਿਤ ਨਾਹੀ ਬ੍ਰਹਮ ਅਵਿਨਾਸ਼ ਕਰਨ ਪਲਾ ਕਰੈ ਸਿਵ ਦੇਵ ਤਿਲ ਨਹੀਂ ਬੂਝੈ ਅਲਖ ਭੇਵ ਪ੍ਰੇਮ ਭਗਤ ਜਿਸ ਆਪੇ ਦੇ ਜਗ ਮਹਿ ਬਿਰਲੇ ਕੇਈ ਕੇ ਮੋਹੇ ਨਿਰਗੁਣ ਗੁਣ ਕਿਛੂ ਨਾਹੇ ਸਰਬ ਨਿਧਾਨ ਤੇਰੀ ਦ੍ਰਿਸ਼ਟੀ ਮਾਹੇ ਨਾਨਕ ਦੀਨ ਜਾਚੈ ਤੇਰੀ ਸੇਵ ਕਰ ਕਿਰਪਾ ਦੀ ਜੈ ਗੁਰਦੇਵ ਗੋਣ ਮਹੱਲਾ ਪੰਜਵਾ ਸੰਤ ਕਾ ਲੀਆ ਧਰਤ ਵਿਦਾਰੋ ਸੰਤ ਕਾ ਨਿੰਦਕ ਆਕਾਸ ਤੇ ਟਾਰੋ ਸੰਤ ਕੋ ਰਾਖੋ ਆਪਣੇ ਜੀ ਨਾਲ ਸੰਤ ਉਧਾਰੋ ਤਤ ਖਿਣ ਤਾਲ ਸੋਈ ਸੰਤ ਜੇ ਭਾਵੈ RAM ਸੰਤ ਗੋਬਿੰਦ ਕੈ ਏਕੈ ਕਾਮ ਰਹਾਉ ਸੰਤ ਕੈ ਉਪਰ ਦੇ ਪ੍ਰਭਾਤ ਸੰਤ ਕੈ ਸੰਗ ਬਸੈ ਦਿਨ ਰਾਤ ਸਾਸ ਸਾਸ ਸੰਤਾ ਪ੍ਰਤਿਪਾਲੇ ਸੰਤ ਕਾ ਦੋਖੀ ਰਾਜ ਤੇ ਟਾਲੇ ਸੰਤ ਕੀ ਨਿੰਦਾ ਕਰਹੁ ਨਾ ਕੋਏ ਜੋ ਨਿੰਦਾ ਤਿਸ ਕਾ ਪਤਨ ਹੋਏ ਜਿਸ ਕੋ ਰਾਖੈ ਸਿਰਜਣਹਾਰ ਚਾਖ ਮਾਰੋ ਸਗਲ ਸੰਸਾਰ ਪ੍ਰਭ ਆਪਣੇ ਕਾ ਪਿਆ ਵਿਸਾਸ ਜਿਉ ਪਿੰਡ ਸਭ ਤਿਸ ਕੀ ਰਾਸ ਨਾਨਕ ਕਉ ਜੀ ਪ੍ਰਤੀਤ ਮਨ ਮੁਖ ਹਾਰ ਗੁਰਮੁਖ ਸਦ ਜੀਤੇ ਗੋਣ ਮਹੱਲਾ ਪੰਜਵਾ ਨਾਮ ਨਿਰੰਜਨ ਨੀਰ ਨਰਾਇਣ ਰਸਨਾ ਸਿਮਰਤ ਪਾਪ ਬਿਲਾਇਣ ਰਹਾਉ ਨਾਰਾਇਣ ਸਭ ਮਾਇ ਨਿਵਾਸ ਨਾਰਾਇਣ ਘਟ ਘਟ ਪ੍ਰਗਾਸ ਨਾਰਾਇਣ ਕਹਤੇ ਨਰਕ ਨ ਜਾਹੇ ਨਾਰਾਇਣ ਸੇਵ ਸਗਲ ਫਲ ਪਾਹੇ ਨਾਰਾਇਣ ਮਨ ਮਾਇ ਆਧਾਰ ਨਾਰਾਇਣ ਬੋਇਤ ਸੰਸਾਰ ਨਾਰਾਇਣ ਕਹਤ ਜਮ ਭਾਗ ਪਲਾਇਣ ਨਾਰਾਇਣ ਦੰਤ ਭਾਨੇ ਡਾਇਣ ਨਾਰਾਇਣ ਸਤ ਸਤ ਬਖਸਿੰਦ ਨਾਰਾਇਣ ਕੀਨੇ ਸੁਖ ਆਨੰਦ ਨਾਰਾਇਣ ਪ੍ਰਗਟ ਕੀਨੋ ਪ੍ਰਤਾਪ ਨਾਰਾਇਣ ਸੰਤ ਕੋ ਮਾਈ ਬਾਪ ਨਾਰਾਇਣ ਸਾਧ ਸੰਗ ਨਾਰਾਇਣ ਬਾਰ ਨਾਰਾਇਣ ਗਾਇਣ ਬਸਤੈ ਗੋਚਰ ਗੁਰ ਮਿਲ ਲਹੀ ਨਾਰਾਇਣ ਓਟ ਨਾਨਕ ਦਾਸ ਕਹੀ ਗੋਣ ਮਹੱਲਾ ਪੰਜਵਾ ਜਾ ਕੋ ਰਾਖੈ ਰਾਖਣ ਹਾਰ ਤਿਸ ਕਾ ਅੰਗ ਕਰੇ ਨਿਰੰਕਾਰ ਰਹਾਉ ਮਾਤ ਕਰੋ ਮੈਂ ਅਗਨ ਨਾ ਜੋ ਹੈ ਕਾਮ ਕ੍ਰੋਧ ਲੋਭ ਮੋਹ ਨਾ ਪੋਹੈ ਸਾਧ ਸੰਗ ਜਪੈ ਨਿਰੰਕਾਰ ਨਿੰਦਕ ਕੈ ਮੋਹਿ ਲਾਗੈ ਛਾਰ ਰਾਮ ਕਵਚ ਦਾਸ ਕਾ ਸੰਨਾਹੋ ਦੂਤ ਦੁਸ਼ਟ ਤਿਸ ਪੋਹਤ ਨਾਹੇ ਜੋ ਜੋ ਗਰਭ ਕਰੇ ਸੋ ਜਾਏ ਗਰੀਬ ਦਾਸ ਕੀ ਪ੍ਰਭ ਸਰਣਾਏ ਜੋ ਜੋ ਸਰਣ ਪਿਆ ਹਰਿ ਰਾਏ ਸੋ ਦਾਸ ਰੱਖਿਆ ਆਪਣਾ ਕੰਠ ਲਾਏ ਜੇ ਕੋ ਬਹੁਤ ਕਰੇ ਅਹੰਕਾਰ ਓ ਖਿਨ ਮਹਿ ਰੁਲਤਾ ਖਾਕੂ ਨਾਲ ਹੈ ਵੀ ਸਾਚਾ ਹੋਣ ਹਾਰ ਸਦਾ ਸਦਾ ਜਾਈ ਬਲਿਹਾਰ ਆਪਣੇ ਦਾਸ ਰੱਖੇ ਕਿਰਪਾ ਧਾਰੇ ਨਾਨਕ ਕੇ ਪ੍ਰਭ ਪ੍ਰਾਣ ਆਧਾਰ ਗੋਣ ਮਹੱਲਾ ਪੰਜਵਾ ਅਚਰਜ ਕਥਾ ਮਹਾ ਅਨੂਪ ਪ੍ਰਾਤਮਾ ਪਾਰ ਬ੍ਰਹਮ ਕਾ ਰੂਪ ਰਹਾਉ ਨਾ ਯੋ ਬੂਡਾ ਨਾ ਯੋ ਬਾਲਾ ਨਾ ਇਸ ਦੁਖ ਨਹੀਂ ਜਮ ਜਾਲਾ ਨਾ ਬਿਨ ਸੈ ਨਾ ਨਾਇਓ ਜਾਏ ਆਦਿ ਜੁਗਾਦੀ ਰਹਾ ਸਮਾਏ ਨਾ ਇਸ ਉਸਨ ਨਹੀਂ ਇਸ ਸੀਤ ਨਾ ਇਸ ਦੁਸ਼ਮਣ ਨਾ ਇਸ ਮੀਤ ਨਾ ਇਸ ਹਰਖ ਨਹੀਂ ਇਸ ਸੋਗ ਸਭ ਕਿਛ ਇਸ ਕਾ ਇਹੋ ਕਰਨਾ ਜੋਗ ਨਾ ਇਸ ਬਾਪ ਨਹੀਂ ਇਸ ਮਾਇਆ ਇਹੋ ਅਪਰੰਪਰ ਹੋਤਾ ਆਇਆ ਪਾਪ ਬੁਨ ਕਾ ਇਸ ਲੇਪ ਨਾ ਲਾਗੈ ਘਟ ਕਰ ਅੰਤਰ ਹੀ ਜਾਗੈ ਤੀਨ ਗੁਨਾ ਇੱਕ ਸ਼ਕਤੀ ਉਪਾਇਆ ਮਹਾ ਮਾਇਆ ਤਾ ਕੀ ਐ ਛਾਇਆ ਅਛਲ ਅਛੇਦ ਭੇਦ ਦਇਆਲ ਦੀਨ ਦਇਆਲ ਸਦਾ ਕਿਰਪਾਲ ਤਾ ਕੀ ਗਤਮਿਤ ਕਛੂ ਨਾ ਪਾਏ ਨਾਨਕ ਤਾ ਕੈ ਬਲ ਬਲ ਜਾਏ ਗੂਣ ਮਹੱਲਾ ਪੰਜਵਾ ਸੰਤਨ ਕੈ ਬਲਿਹਾਰੈ ਜਾਓ ਸੰਤਨ ਕੈ ਸੰਗ ਰਾਮ ਗੁਣ ਗਾਓ ਸੰਤ ਪ੍ਰਸਾਦ ਕਿਲ ਵਿਖ ਸਭ ਗਏ ਸੰਤ ਸਰਣ ਵਡ ਭਾਗੀ ਪਏ ਰਾਮ ਜਪਤ ਕਜ ਬਿਗੜ ਨਾ ਵਿਆਪੈ ਗੁਰ ਪ੍ਰਸਾਦ ਆਪਣਾ ਪ੍ਰਭ ਜਾਪੈ ਰਹਾਓ ਪਾਰ ਬ੍ਰਹਮ ਜਬ ਹੋਏ ਦਇਆਲ ਸਾਧੂ ਜਨ ਕੀ ਕਰੈ ਰਵਾਲ ਕਾਮ ਕ੍ਰੋਧ ਇਸ ਤਨ ਤੇ ਜਾਏ RAM ਰਤਨ ਵਸੈ ਮਨ ਆਏ ਸਫਲ ਜਨਮਤਾ ਕਾ ਪ੍ਰਵਾਨ ਪਾਰ ਬ੍ਰਹਮ ਨਿਕਟ ਕਰ ਜਾਣ ਭਾਏ ਭਗਤ ਪ੍ਰਭ ਕੀਰਤਨ ਲਾਗੈ ਜਨਮ ਜਨਮ ਕਾ ਸੋਇਆ ਜਾਗੈ ਚਰਨ ਕਮਲ ਜਨ ਕਾ ਆਧਾਰ ਗੁਣ ਗੋਵਿੰਦ ਰਹੁ ਸਚ ਵਾਪਾਰ ਦਾਸ ਜਨਾ ਕੀ ਮਨਸਾ ਪੂਰੇ ਨਾਨਕ ਸੁਖ ਪਾਵੈ ਜਨ ਧੂਰੇ ਰਾਗ ਗੋਡ ਅਸ਼ਟਪਦੀਆ ਮਹੱਲਾ ਪੰਜਵਾ ਘਰ ਦੂਜਾ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਕਰ ਨਮਸਕਾਰ ਪੂਰੇ ਗੁਰਦੇਵ ਸਭਨ ਮੂਰਤ ਸਫਲ ਜਾ ਕੀ ਸੇਵ ਅੰਤਰਜਾਮੀ ਪੁਰਖ ਵਿਦਾਤਾ ਆਠ ਪਾਰ ਨਾਮ ਰੰਗ ਰਾਤਾ ਗੁਰ ਗੋਬਿੰਦ ਗੁਰੂ ਗੋਪਾਲ ਆਪਣੇ ਦਾਸ ਕੋ ਰਾਖਨ ਹਾਰੇ ਰਾਓ ਪਾਸਾ ਸਾ ਉਮਰਾਉ ਆਏ ਦੁਸ਼ਟ ਅਹੰਕਾਰੀ ਮਾਰ ਪਚਾਏ ਨਿੰਦਕ ਕੈ ਮੋ ਕੀਨੋ ਰੋਗ ਜੈ ਕਾਰ ਕਰੈ ਸਭ ਲੋਗ ਸੰਤਨ ਕੈ ਮਨ ਮਹਾ ਆਨੰਦ ਸੰਤ ਜਪੈ ਗੁਰਦੇਵ ਭਗਵੰਤ ਸੰਗਤ ਕੇ ਮੁਖ ਉਜਲ ਪਏ ਸਗਲ ਥਾਨ ਨਿੰਦਕ ਕੇ ਗਏ ਸਾਸ ਸਾਸ ਜਨ ਸਦਾ ਸਲਾਹੇ ਪਾਰ ਬ੍ਰਹਮ ਗੁਰ ਬੇ ਪ੍ਰਵਾਹੇ ਸਗਲ ਭੈ ਮਿਟੇ ਜਾ ਕੀ ਸਰਨ ਨਿੰਦਕ ਮਾਰ ਪਾਏ ਸਭ ਧਰਨ ਜਨ ਕੀ ਨਿੰਦਾ ਕਰੈ ਨ ਕੋਏ ਜੋ ਕਰੈ ਸੋ ਦੁਖਿਆ ਹੋਏ ਆਠ ਪਾਰ ਜਨ ਏਕ ਧਿਆਏ ਜਮਵਾਤਾ ਕੈ ਨਿਕ ਨ ਜਾਏ ਜਨ ਨਿਰਵੈਰ ਨਿੰਦਕ ਅਹੰਕਾਰੀ ਜਨ ਭਲ ਮਾਨਹਿ ਨਿੰਦਕ ਵੇਕਾਰੀ ਗੁਰ ਕੈ ਸਿੱਖ ਸਤਿਗੁਰੂ ਧਿਆਇਆ ਜਨ ਉਬਰੇ ਨਿੰਦਕ ਨਰਕ ਪਾਇਆ ਸੁਣ ਸਾਜਨ ਮੇਰੇ ਮੀਤ ਪਿਆਰੇ ਸਤ ਬਚਨ ਵਰਤਾ ਹਰਿ ਦੁਆਰੇ ਜੈਸਾ ਕਰੇ ਸੋ ਤੈਸਾ ਪਾਏ ਅਭਿਮਾਨੀ ਕੀ ਜੜ ਸਰ ਪਰ ਜਾਏ ਨੀ ਧਰਿਆ ਸਤਿਗੁਰ ਧਰ ਤੇਰੀ ਕਰ ਕਿਰਪਾ ਰਾਖੋ ਜਨ ਕੇਰੀ ਕਹੋ ਨਾਨਕ ਤਿਸ ਗੁਰ ਬਲਿਹਾਰੀ ਜਾ ਕੈ ਸਿਮਰਨ ਪੈ ਸੁਵਾਰੀ ਰਾਗ ਗੋਣ ਬਾਣੀ ਭਗਤਾ ਕੀ ਕਬੀਰ ਜੀ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸੰਤ ਮਿਲੈ ਕਿ ਸੁਣੀਐ ਕਈਐ ਮਿਲੈ ਅਸੰਤ ਮਸਤ ਕਰ ਰਹੀਐ ਬਾਬਾ ਬੋਲਣਾ ਕਿਆ ਕਹੀਐ ਜੈਸੇ RAM ਨਾਮ ਰਵ ਰਹੀਐ ਰਹਾਉ ਸੰਤਨ ਸਿਓ ਬੋਲੇ ਉਪਕਾਰੀ ਮੂਰਖ ਸਿਓ ਬੋਲੇ ਝਾਕ ਮਾਰੀ ਬੋਲਤ ਬੋਲਤ ਬੜਾ ਵਿਕਾਰਾ ਬਿਨ ਬੋਲੇ ਕਿਆ ਕਰੈ ਵਿਚਾਰਾ ਕਹੋ ਕਬੀਰ ਛੂਛਾ ਘਟ ਬੋਲੇ ਭਰਿਆ ਹੋਏ ਸੋ ਕਬੋ ਨਾ ਡੋਲੇ ਗੋਂਡ ਨਰੂ ਮਰੈ ਨਰ ਕਾਮ ਨਾ ਆਵੇ ਪਸ਼ੂ ਮਰੈ ਦਸ ਕਾਜ ਸਵਾਰੈ ਆਪਣੇ ਕਰਮ ਕੀ ਗਤ ਮੈਂ ਕਿਆ ਜਾਣੋ ਮੈਂ ਕਿਆ ਜਾਣੋ ਬਾਬਾ ਰੇ ਰਹਾਓ ਹਾੜ ਜਲੇ ਜੈਸੇ ਲੱਕੜੀ ਕਾ ਤੂਲਾ ਕੇਸ ਜਲੇ ਜੈਸੇ ਘਾਸ ਕਾ ਪੂਲਾ ਕਹੋ ਕਬੀਰ ਤਬ ਹੀ ਨਰ ਜਾਗੈ ਜਮ ਕਾ ਡੰਡ ਮੂੜ ਮਹਿ ਲਾਗੈ ਗੋਣ ਆਕਾਸ ਗਗਨ ਪਾਤਾਲ ਗਗਨ ਹੈ ਚੌਦਸ ਗਗਨ ਰਹਾਏ ਨੇ ਆਣ ਦਮੂਲ ਸਦਾ ਪੁਰਖੋਤਮ ਘਟ ਬਿਨ ਸਹਿ ਗਗਨ ਨਾ ਜਾਏ ਨੇ ਮੋਹਿ ਬਹਿਰਾਲ ਭਇਓ ਇਹੋ ਜਿਉ ਆਏ ਕਹਾ ਗਇਓ ਰਹਾਉ ਪੰਚ ਤਤ ਮਿਲ ਕਾਇਆ ਕੀਨੀ ਤਤ ਕਹਾ ਤੇ ਕੀਨ ਰੇ ਕਰਮ ਬਦ ਤੁਮ ਜਿਉ ਕਾਹਤਾ ਹੋ ਕਰਮੈ ਕਿਨ ਜਿਉ ਦੀਨ ਰੇ ਹਰ ਮੈਂ ਤਨ ਹੈ ਤਨ ਮੈਂ ਹਰ ਗਾਇ ਸਰਬ ਨਿਰੰਤ ਸੋਏ ਰੇ ਕਹਿ ਕਬੀਰ RAM ਨਾਮ ਨਾ ਛੋਡਾਓ ਸਾਜੇ ਹੋਏ ਸੋ ਹੋਏ ਰੇ ਰਾ ਗੁਣ ਬਾਣੀ ਕਬੀਰ ਜੀਓ ਕੀ ਘਰ ਦੂਜਾ ਇੱਕੋ ਓੰਕਾਰ ਸਤਿਗੁਰ ਪ੍ਰਸਾਦ ਪੂਜਾ ਬਾਂਧ ਪਿਲਾ ਕਰ ਡਾਰਿਓ ਹਸਤੀ ਕ੍ਰੋਧ ਮੂਡ ਮਹਿ ਮਾਰਿਓ ਹਸਤ ਭਾਕੈ ਜੀਸਾ ਮਾਰੈ ਆ ਮੂਰਤ ਕੈ ਹੋ ਬਲਿਹਾਰੈ ਆਹੇ ਮੇਰੇ ਠਾਕੁਰ ਤੁਮਰਾ ਜੋਰ ਕਾਜੀ ਬਕਬੋ ਹਸਤੀ ਤੋਰ ਰਾਵ ਰੇ ਮਹਾਵਤ ਤੁਜ ਡਾਰੋ ਕਾਟੇ ਇਸਹਿ ਤੁਰਾਵੋ ਘਾਲੋ ਸਾਟੇ ਹਸਤਿ ਨਾ ਤੋਰੈ ਤਰੈ ਧਿਆਨ ਵਾ ਕੈ ਰਿਦਾ ਵਸੈ ਭਗਵਾਨ ਕਿਆ ਅਪਰਾਧ ਸੰਤ ਹੈ ਕੀਨਾ ਬਾਦ ਪੋਟ ਕੁੰਚਰ ਕਉ ਦੀਨਾ ਕੁੰਚਰ ਪੋਟ ਲੈ ਲੈ ਨਮਸਕਾਰੈ ਬੂਝੀ ਨਹੀਂ ਕਾਜੀ ਅੰਧਿਆਰੈ ਤੀਨ ਬਾਰ ਪਤਿਆ ਭਰ ਲੀਨਾ ਮਨ ਕਠੋਰ ਅਜਹੁ ਨਾ ਪਤੀਨਾ ਕਹਿ ਕਬੀਰ ਹਮਰਾ ਗੋਬਿੰਦ ਚੌਥੇ ਪਦ ਮਹਿ ਕੀ ਜਿੰਦ ਗੋਂਡ ਨਾ ਇਹੋ ਮਾਨਸ ਨਾ ਇਹ ਦੇਓ ਨਾ ਇਹੋ ਜਤੀ ਕਹਾਵੈ ਸੇਓ ਨਾ ਇਹੋ ਜੋਗੀ ਨਾ ਅਵਧੂਤਾ ਨਾ ਸਮਾਇ ਨਾ ਕਾਹੂ ਪੂਤਾ ਯਾ ਮੰਦਰ ਮਹਿ ਕੌਣ ਬਸਾਈ ਤਾ ਕਾ ਅੰਤ ਨਾ ਕੋ ਪਾਈ ਰਹਾਉ ਨਾ ਇਹੋ ਗਿਰਹੀ ਨਾ ਉਦਾਸੀ ਨਾ ਰਾਜ ਨਾ ਪੀਖ ਮੰਗਾ ਸੀ ਨਾ ਇਸ ਪਿੰਡ ਨਾ ਰਗਤੂ ਰਾਤੀ ਨਾ ਇਹੋ ਬ੍ਰਾਹਮਣ ਨਾ ਇਹੋ ਖਾਤੀ ਨਾ ਇਹੋ ਤਪਾ ਕਹਾਵੇ ਸੇਖ ਨਾ ਇਹੋ ਜੀਵੈ ਨ ਮਰਤਾ ਦੇਖ ਇਸ ਮਰਤੇ ਕੋ ਜੇ ਕੋ ਰੋਵੈ ਜੋ ਰੋਵੈ ਸੋਈ ਪਤ ਖੋਵੈ ਗੁਰ ਪ੍ਰਸਾਦ ਮੈਂ ਟਗਰੂ ਪਾਇਆ ਜੀਵਨ ਮਰਨ ਦੋ ਮਿਟਵਾਇਆ ਕਹੋ ਕਬੀਰ ਇਹੋ RAM ਕੀ ਅੰਸ਼ ਜਸ ਕਾਗਦ ਪਰ ਮਿਟੈ ਨਾ ਮਨਸ ਗੋਂਡ ਟੂਟੇ ਤਾਗੇ ਨਖੁੱਟੀ ਪਾਨ ਦਵਾਰ ਉਪਰ ਚਿਲਕਾਵੇ ਕਾਨ ਪੂਜ ਵਿਚਾਰੇ ਫੂਏ ਫਾਲ ਆ ਮੁੰਡਿਆ ਸਿਰ ਚੜਵੋ ਕਾਲ ਇਹੋ ਮੁੰਡਿਆ ਸਗਲੋ ਦਰਬ ਖੋਈ ਆਪਤ ਜਾਤ ਨਾਕ ਸਰ ਹੋਈ ਰਹਾ ਤੁਰੀ ਨਾਰ ਕੀ ਛੋਡੀ ਬਾਤਾ ਰਾਮ ਨਾਮ ਬਾਕਾ ਮਨ ਰਾਤਾ ਲੜਕੀ ਲੜਕਣ ਖੈ ਬੋ ਨਾਹੇ ਮੁੰਡਿਆ ਆਨੰਦਨ ਧਾਪੇ ਜਾਹੇ ਇਕ ਦੋਏ ਮੰਦਰ ਇਕ ਦੋਏ ਬਾਟ ਹਮ ਕੋ ਸਾਥਰ ਉਨ ਕੋ ਖਾਟ ਮੂੜ ਪਲੋਸ ਕਮਰ ਬਾਦੇ ਪੋਥੀ ਹਮ ਕੋ ਚਾਬਨ ਉਨ ਕੋ ਰੋਟੀ ਮੁੰਡਿਆ ਮੁੰਡਿਆ ਹੁਏ ਏਕ ਮੁੰਡਿਆ ਬੂੜਤ ਕੀ ਟੇਕ ਸੋਨੇ ਅੰਧਲੀ ਲੋਈ ਬੇਪੀਰ ਇਨ ਮੁੰਡੀਆਂ ਭਜ ਸਰਨ ਕਬੀਰ ਗੋਂਡ ਖਸਮ ਰਹਿ ਤੋ ਨਾਰ ਨਾ ਰੋਵੈ ਉਸ ਰਖਵਾਰਾ ਰੋਵੈ ਰਖਵਾਰੇ ਕਾ ਹੋਏ ਵਿਨਾਸ਼ ਆਗੈ ਨਰਕ ਇਹਾ ਭੋਗ ਬਿਲਾਸ ਏਕ ਸੁਹਾਗਰ ਜਗਤ ਪਿਆਰੀ ਸਗਲੇ ਦੀ ਜੰਤ ਕੀ ਨਾਰੀ ਰਹਾ ਸੋ ਹਾਗਨ ਗਲ ਸੋ ਹੈ ਹਾਰ ਸੰਤ ਕੋ ਬਿਖ ਬਿਗਸੈ ਸੰਸਾਰ ਕਰ ਸੀਗਾਰ ਬਹਿ ਪਖਿਆਰੀ ਸੰਤ ਕੀ ਠਿਠਕੀ ਫਿਰੈ ਵਿਚਾਰੀ ਸੰਤ ਭਾਗ ਭਾਗੋ ਪਾਛੈ ਪਰੈ ਗੁਰ ਪ੍ਰਸਾਦੀ ਮਾਰੋ ਡਰੈ ਸਾਗਤ ਕੀਓ ਪਿੰਡ ਪਰਾਇਣ ਹਮ ਕੋ ਦ੍ਰਿਸ਼ਟ ਪਰੈ ਤ੍ਰਖ ਨਾਇਣ ਹਮ ਤਿਸ ਕਾ ਬਹੁ ਜਾਣਿਆ ਭੇਉ ਜਬ ਹੁਏ ਕਿਰਪਾਲ ਮਿਲੇ ਗੁਰਦੇਉ ਕਹੋ ਕਬੀਰ ਅਬ ਬਾਹਰ ਪਰੀ ਸੰਸਾਰ ਕੈ ਅੰਚਲ ਲਰੀ ਗੂੰਡ ਗ੍ਰਹਿ ਸੋਭਾ ਜਾ ਕਰੇ ਨਾਹੇ ਆਵਤ ਪਈਆ ਖੂਦੇ ਜਾਹੇ ਵਾਕੈ ਅੰਤਰ ਨਹੀਂ ਸੰਤੋਖ ਬਿਨ ਸੁਹਾਗਨ ਲਾਗੈ ਦੋਖ ਤਨ ਸੋਹਾਗਨ ਮਾਪਵੀਤ ਤਪੇ ਤਪੀ ਸਰ ਡੋਲਾ ਚੀਤ ਰਹਾਓ ਸੋਹਾਗਨ ਕਿਰਪਨ ਕੀ ਪੂਤੀ ਸੇਵਕ ਤਾ ਜਗਤ ਸਿਓ ਸੂਤੀ ਸਾਧੂ ਕੈ ਠਾਡੀ ਦਰਬਾਰੇ ਸ਼ਰਮ ਤੇਰੀ ਮੂਕੋ ਨਿਸਤਾਰੇ ਆਇਆ ਤੇ ਸੁੰਦਰੀ ਪਗ ਨੇਵਰ ਛਨਕ ਛਨ ਹਰੀ ਜੋ ਲਗ ਪ੍ਰਾਣ ਤਉ ਲਗ ਸੰਗੇ ਨਾਇ ਤਾ ਚਲੀ ਬੇਗ ਉਠ ਨੰਗੇ ਸੁਹਾਗਿਨ ਭਵਨ ਤ੍ਰੈ ਲੀਆ 10 8 ਪ੍ਰਾਣ ਤੀਰਥ ਰਸ ਕੀਆ ਬ੍ਰਹਮਾ ਵਿਸ਼ਨ ਮਹੇਸ਼ਰ ਬੇਦੇ ਬੜੇ ਭੂਤ ਰਾਜੇ ਹੈ ਛੇਦੇ ਸੁਹਾਗਿਨ ਉਰਵਾਰ ਨਾ ਪਾਰੇ ਪਾਂਚ ਨਾਰਦ ਕੈ ਸੰਗ ਵਿਧਵਾਰੇ ਪਾਂਚ ਨਾਰਦ ਕੇ ਮਿਟਵੇ ਫੂਟੇ ਕਹੋ ਕਬੀਰ ਗੁਰ ਕਿਰਪਾ ਛੂਟੇ ਗੋਂਡ ਜੈਸੇ ਮੰਦਰ ਮਹਿ ਬਲ ਹਰ ਨਾ ਠਾਰੈ ਨਾਮ ਬਿਨਾ ਕੈਸੇ ਪਾਰ ਉਤਰੈ ਕੁੰਭ ਬਿਨਾ ਜਲ ਨਾ ਟੀਕਾਵੈ ਸਾਧੂ ਬਿਨ ਐਸੇ ਅਪਗਤ ਜਾਵੈ ਜਾਰਉ ਤਿਸੈ ਜੋ ਰਾਮ ਨ ਚੇਤੈ ਤਨ ਮਨ ਰੰਤ ਰਹੈ ਮਹਿ ਖੇਤੈ ਰਹਾਉ ਜੈਸੇ ਹਲ ਹਰ ਬਿਨਾ ਜਿਮੀ ਨਹੀਂ ਬੋਈਐ ਸੂਤ ਬਿਨਾ ਕੈਸੇ ਮਣੀ ਪਰੋਈਐ ਕੁੰਡੀ ਬਿਨ ਕਿਆ ਗੰਠ ਚੜਾਈਐ ਸਾਧੂ ਬਿਨ ਤੈਸੇ ਅਵਗਤ ਜਾਈਐ ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ ਬਿਬ ਬਿਨਾ ਕੈਸੇ ਕਪਰੇ ਧੋਈ ਕੋਰ ਬਿਨਾ ਕੈਸੇ ਅਸਵਾਰ ਸਾਧੂ ਬਿਨ ਨਾਹੀ ਦਰਬਾਰ ਜੈਸੇ ਬਾਜੇ ਬਿਨ ਨਹੀਂ ਲੀਜੈ ਫੇਰੀ ਖਸ ਦੁਹਾਗਰ ਤਜ ਔਹੇਰੀ ਕਹਿ ਕਬੀਰ ਏਕੈ ਕਰ ਕਰਨਾ ਗੁਰਮੁਖ ਹੋਏ ਬਹੁਰ ਨਹੀਂ ਮਰਨਾ ਗੋਂਡ ਕੂਟਣ ਸੋਏ ਜੋ ਮਨ ਕਉ ਕੂਟੈ ਮਨ ਕੂਟੈ ਤਉ ਜਮ ਤੇ ਝੂਟੈ ਕੋਟ ਕੋਟ ਮਨ ਕਸਵੱਟੀ ਲਾਵੇ ਸੋ ਕੂਟਣ ਮੁਕਤ ਬਹੁ ਪਾਵੇ ਕੂਟਣ ਕਿਸੈ ਕਹਾਓ ਸੰਸਾਰ ਸਗਲ ਬੋਲਣ ਕੇ ਮਾਹੇ ਵਿਚਾਰ ਰਹਾਉ ਨਾਚਨ ਸੋਏ ਜੋ ਮਨ ਸੋ ਨਾਚੈ ਝੂਠ ਨਾ ਪਤੀਐ ਪਰਚੈ ਸਾਚੈ ਇਸ ਮਨ ਆਗੇ ਪੂਰਾ ਤਾਲ ਇਸ ਨਾਚਨ ਕੇ ਮਨ ਰਖਵਾਲ ਬਜਾਰੀ ਸੋ ਜੋ ਬਜਾਰੈ ਸੋਦੈ ਪਾਂਚ ਤਹ ਕਉ ਪਰਬੋਧੈ ਨੌ ਨਾਇਕ ਕੀ ਭਗਤ ਪਛਾਨੈ ਸੋ ਬਾਜਾਰੀ ਹਮ ਗੁਰਮਾਨੇ ਤਸ ਕਰ ਸੋਏ ਜੇ ਤਾਤ ਨਾ ਕਰੈ ਇੰਦਰੀ ਕੈ ਜਤਨ ਨਾਮ ਉਚਰੈ ਕਹੋ ਕਬੀਰ ਹਮ ਐਸੇ ਲਖਣ ਤਨ ਗੁਰਦੇਵ ਅਤ ਰੂਪ ਵਿਚਖਣ ਗੋਂਡ ਤਨ ਗੋਪਾਲ ਤਨ ਗੁਰਦੇਵ ਤਨ ਅਨਾਦ ਭੂਖੇ ਕਵਲ ਟਹਕੇਵ ਤਨ ਹੋਏ ਸੰਤ ਜਿਨ ਐਸੀ ਜਾਨੀ ਤਿਨ ਕੋ ਮਿਲਬੋ ਸਾਰੰਗ ਪਾਣੀ ਆਦਿ ਪੁਰਖ ਤੇ ਹੋਏ ਅਨਾਦ ਜਪਿਐ ਨਾਮ ਅਨ ਕੈ ਸਾਦੇ ਰਹਾਓ ਜਪਿਐ ਨਾਮ ਜਪਿਐ ਅੰਨ ਅੰਭੈ ਕੈ ਸੰਗਦੀ ਕਾ ਵਨ ਅੰਨੈ ਬਾਹਰ ਜੋ ਨਰ ਹੋਵਹਿ ਤੀਨ ਭਵ ਮੈਂ ਆਪਣੀ ਖੋਵਹਿ ਛੋੜੈ ਅਨ ਕਰਹਿ ਪਾਖੰਡ ਨਾ ਸੁਹਾਗਰ ਨਾ ਉਹ ਰੰਡ ਜਗ ਮੈਂ ਭਗਤੇ ਦੂਦਾ ਧਾਰੀ ਗੁਪਤੀ ਖਾਵੈ ਵਟਕਾ ਸਾਰੀ ਅੰਨੈ ਬਿਨਾ ਨਾ ਹੋਏ ਸੁਕਾਲ ਤਜਿਐ ਅੰਨ ਨਾ ਮਿਲੈ ਗੋਪਾਲ ਕਹੋ ਕਬੀਰ ਖਮ ਐਸੇ ਜਾਣਿਆ ਧਨ ਅਨਾਦ ਠਾਕੁਰ ਮਨ ਮਾਨਿਆ ਰਾਗ ਗੋਣ ਬਾਣੀ ਨਾਮ ਦਿਓ ਜੀ ਕੀ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਸਮੇਤ ਜਗਨੇ ਤੁਰਾ ਪੁਰਖ ਦਾਨੇ ਪ੍ਰਾਗ ਇਸਨਾਨੇ ਤਉ ਨਾ ਪੁਜੈ ਹਰ ਕੀਰਤ ਨਾਮਾ ਆਪਣੇ ਰਾਮ ਹੈ ਭਜ ਰੇ ਮਨ ਆਲਸਿਆ ਰਹਾਓ ਗਿਆ ਪਿੰਡ ਭਰਤਾ ਬਨਾਰਸ ਆਸੀ ਬਸਤਾ ਮੁਖ ਬੇ ਚਤੁਰ ਪੜਤਾ ਸਗਲ ਧਰਮ ਅਛਿਤਾ ਗੁਰ ਗਿਆਨ ਇੰਦਰੀ ਦ੍ਰਿੜਤਾ ਖਟ ਕਰਮ ਸਹਿਤ ਰਹਤਾ ਸਿਵਾ ਸਗਤ ਸੰਵਾਦੰ ਮਨ ਛੋੜ ਛੋੜ ਸਗਲ ਭੇਦੰ ਸਿਮਰ ਸਿਮਰ ਗੋਬਿੰਦੰ ਪਜ ਨਾਮਾ ਤਰਸ ਭਵ ਸਿੰਧੰ ਗੂੜ ਨਾਦ ਪ੍ਰਮੇ ਜੈਸੇ ਮਿਰਗਾਏ ਪ੍ਰਾਣਤ ਤਜੇ ਵਾ ਕੋ ਧਿਆਨ ਨਾ ਜਾਏ ਐਸੇ ਰਾਮਾ ਐਸੇ ਹੇਰਾਓ ਰਾਮ ਛੋੜ ਚਿਤ ਅੰਤ ਨਾ ਫੇਰੋ ਰਹਾਓ ਜਿਉ ਮੀਨਾ ਹੀਰਾ ਪਸੁਆਰਾ ਸੋਨਾ ਗੜ ਤੇ ਸੁਨਾਰਾ ਜਿਉ ਬਖਈ ਹੀਰਾ ਪਰ ਨਾਰੀ ਕੌਡਾ ਡਾਰਤ ਹਿਰੈ ਜੁਵਾਰੀ ਜਹਾ ਜਾ ਦੇਖੋ ਤਾਹ ਤਾ ਰਾਮਾ ਹਰਿ ਕੇ ਚਰਨ ਨਿਤ ਧਿਆਵੈ ਨਾਮਾ ਗੂੜ ਮੋਹ ਕੋ ਤਾਰ ਲੈ ਰਾਮਾ ਤਾਰ ਲੈ ਮੈਂ ਅਜਾਨ ਜਨ ਤਰਵੇ ਨ ਜਾਣੋ ਬਾਪ ਬੀਠਲਾ ਬਾਹ ਦੇ ਰਹਾਉ ਨਰ ਤੇ ਸੁਰ ਜਾਤ ਨਿਮਖ ਮੈਂ ਸਤਿਗੁਰ ਬੁੱਧ ਸਿਖ ਲਾਈ ਨਰ ਤੇ ਉਪਜੇ ਸੁਰਗ ਕੋ ਜੀਤਿਓ ਸੋ ਅਵਖਦ ਮੈਂ ਪਾਈ ਜਹਾ ਜਹਾ ਤੂ ਨਾਰਦ ਟੇਕੇ ਨੈਕ ਬਹੁ ਮੋਹੇ ਤੇਰੇ ਨਾਮ ਅਵਲੰਬ ਬਹੁ ਜਨ ਉਧਰੇ ਨਾਮੇ ਕੀ ਨਿਜ ਮਤ ਏਹ ਗੋਂਡ ਮੋਹੇ ਲਾਗਤੀ ਤਾਲਾ ਵੇਲੀ ਬਛਰੇ ਬਿਨ ਗਾਏ ਅਕੇਲੀ ਪਾਣੀਆਂ ਬਿਨ ਮੀਨ ਤਲਫੈ ਐਸੇ RAM ਨਾਮਾ ਬਿਨ ਬਾਪਰੋ ਨਾ ਮਾਰਹਾਉ ਜੈਸੇ ਗਾਏ ਕਾ ਬਾਛਾ ਛੂਟਲਾ ਥਨ ਚੋਖਤਾ ਮਾਖਨ ਘੂਟਲਾ ਨਾਮ ਦਿਓ ਨਾਰਾਇਣ ਪਾਇਆ ਗੁਰ ਭੇਟ ਅਲਖ ਲਖਾਇਆ ਜੈਸੇ ਵਿਖੈ ਹੇਤ ਪਰ ਨਾਰੀ ਐਸੇ ਨਾਮੇ ਪ੍ਰੀਤ ਮੁਰਾਰੀ ਜੈਸੇ ਤਾਪ ਤੇ ਨਿਰਮਲ ਕਾਮਾ ਤੈਸੇ RAM ਨਾਮਾ ਬਿਨ ਬਾਪਰੋ ਨਾਮਾ ਰਾਗੋਂ ਬਾਣੀ ਨਾਮ ਦਿਓ ਜੀਓ ਕੀ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰਿ ਹਰਿ ਕਰਤ ਮਿਟੇ ਸਭ ਭਰਮਾ ਹਰ ਕੋ ਨਾਮ ਲੈ ਉਤਮ ਧਰਮਾ ਹਰਿ ਹਰਿ ਕਰਤ ਜਾਤ ਕੁਲ ਹਰੀ ਸੋ ਹਰ ਅੰਧਲੇ ਕੀ ਲਾਕਰੀ ਹਰ ਏ ਨਮਸਤੇ ਹਰ ਏ ਨਮਹ ਹਰਿ ਹਰ ਕਰਤ ਨਹੀਂ ਦੁਖ ਜਮਹਾ ਰਹਾਉ ਹਰਿ ਹਰ ਨਾਮ ਸਾਰੇ ਪ੍ਰਾਨ ਅਜੈ ਮਲ ਕੀਓ ਬੈਕੁੰਠੈ ਥਾਨ ਸੁਆ ਪੜਾਵਤ ਗਣਕਾ ਤਰੀ ਸੋ ਹਰ ਨੈਣੋ ਕੀ ਪੂਤਰੀ ਹਰਿ ਹਰ ਕਰਤ ਪੂਤਨਾ ਤਰੀ ਬਾਲ ਕਾਤਨੀ ਕਵਟਹਿ ਭਰੀ ਸਿਮਰਨ ਦ੍ਰੋਪਦ ਸੁਤ ਉਧਰੀ ਗੌਤਮ ਸਤੀ ਸਿਲਾ ਨਿਸਤਰੀ ਕੇਸੀ ਕੰਸ ਮਥਨ ਜਿਨ ਕੀ ਆ ਕੀਆ ਦਾਨ ਕਾਲੀ ਕਉ ਦੀਆ ਪ੍ਰਣਵੈ ਨਾਮਾ ਐਸੋ ਹਰੀ ਜਾਸ ਜਪਤ ਭੈ ਅਪਦਾ ਟਰੀ ਗੋਂਡ ਪੈਰੋ ਭੂਤ ਸੀਤਲਾ ਧਾਵੈ ਖਰ ਬਾਹਾਂ ਹੋ ਛਾਰੂ ਡਾਵੈ ਹਉ ਤੋ ਏਕ ਰਮਈਆ ਲੈ ਹੋ ਆਣ ਦੇ ਬਦਲਾਵਨ ਦੈ ਹੋ ਰਹਾਓ ਸਿਵ ਸਿਵ ਕਰਤੇ ਜੋ ਨਰ ਧਿਆਵੈ ਬਰ ਚਢੇ ਡੌਰੂ ਟਮਕਾਵੈ ਮਹਾ ਮਾਈ ਕੀ ਪੂਜਾ ਕਰੈ ਨਰ ਸੈ ਨਾਰ ਹੋਏ ਔਤਰੈ ਤੂੰ ਕਹੀਤ ਹੀ ਆਦ ਭਵਾਨੀ ਮੁਕਤ ਕੀ ਬਰੀਆ ਕਹਾ ਛਪਾਨੀ ਗੁਰਮਤ ਰਾਮ ਨਾਮ ਕਹੋ ਮੀਤਾ ਪ੍ਰਣਵੈ ਨਾਮਾਇਓ ਕਹਿ ਗੀਤਾ ਬਿਲਾਵਲ ਗੂੰਡ ਆਜ ਨਾਮੇ ਬੀਸ਼ਲ ਦੇਖਿਆ ਮੂਰਖ ਕੋ ਸਮਝਾਉ ਰੇ ਰਹਾਉ ਪਾਂਡੇ ਤੂਰੀ ਗਾਤਰੀ ਲੋਧੇ ਕਾ ਖੇਤ ਖਾਤੀ ਥੀ ਲੈ ਕਰ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ ਪਾਂਡੇ ਤੂਰਾ ਮਾਦਿਓ ਧੌਲੇ ਬਲਦ ਚੜਿਆ ਆਪ ਦੇਖਿਆ ਥਾ ਮੋਦੀ ਕੇ ਘਰ ਖਾਣਾ ਪਾਕਾ ਵਾਕਾ ਲੜਕਾ ਮਾਰਿਆ ਥਾ ਪਾਂਡੇ ਤੁਮਰਾ ਰਾਮਚੰਦ ਸੋ ਵੀ ਆਪਤ ਦੇਖਿਆ ਥਾ ਰਾਵਣ ਸੇਤੀ ਸਰਬਰ ਹੋਈ ਘਰ ਕੀ ਜੋਏ ਗਵਾਈ ਥੀ ਹਿੰਦੂ ਅੰਨਾ ਤੁਰਕੂ ਕਾਣਾ ਦੁਹਾਂ ਤੇ ਗਿਆਨੀ ਸਿਆਣਾ ਹਿੰਦੂ ਪੂਜਾ ਦੇਹਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਜਹਾ ਦੇਹਰਾ ਨਾਮ ਮਸੀਤ ਰਾਗ ਗੋਣ ਬਾਣੀ ਰਵਿਦਾਸ ਜੀਓ ਕੀ ਘਰ ਦੂਜਾ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਮੁਕੰਦ ਮੁਕੰਦ ਜਪਉ ਸੰਸਾਰ ਬਿਨ ਮੁਕੰਦ ਤਨ ਹੋਏ ਅਹਾਰ ਸੋਈ ਮੁਕੰਦ ਮੁਕਤ ਕਾ ਦਾਤਾ ਸੋਈ ਮੁਕੰਦ ਹਮਰਾ ਪਿਤ ਮਾਤਾ ਜੀਵਤ ਮੁਕੰਦੇ ਮਰਤ ਮੁਕੰਦੇ ਤਾ ਕੇ ਸੇਵਕ ਕੋ ਸਦਾ ਆਨੰਦੇ ਰਹਾਉ ਮੁਕੰਦ ਮੁਕੰਦ ਮਾਰੇ ਪ੍ਰਾਨ ਜਬ ਮੁਕੰਦ ਮਸਤਕ ਨੀਸਾਨ ਸੇ ਮੁਕੰਦ ਕਰੈ ਬੈਰਾਗੀ ਸੋਈ ਮੁਕੰਦ ਦੁਰਬਲ ਧਨ ਲਾਧੀ ਏਕ ਮੁਕੰਦ ਕਰੈ ਉਪਕਾਰ ਹਮਰਾ ਕਾਹ ਕਰੈ ਸੰਸਾਰ ਮੀਟੀ ਜਾਤ ਹੋਏ ਦਰਬਾਰੇ ਤੁਹੀ ਮੁਕੰਦ ਜੋਗ ਜੁਗਤਾਰਿ ਉਪਦਿਓ ਗਿਆਨ ਹੁਆ ਪ੍ਰਗਾਸ ਕਰ ਕਿਰਪਾਲੀ ਨੇ ਕੀਟ ਦਾਸ ਕਹੋ ਰਵਿਦਾਸ ਸਭ ਤ੍ਰਿਸ਼ਨਾ ਚੂਕੀ ਜਪ ਮੁਕੰਦ ਸੇਵਾ ਤਾਹੂ ਕੀ ਗੂੰਡ ਜੇ ਉਹ ਅੜਸਰ ਤੀਰਥ ਨਾਵੈ ਜੇ ਉਹ ਦਵਾਦਸ ਪੂਜਾਵੈ ਜੇ ਉਹ ਕੂਪ ਤਟਾ ਦੇਵਾਵੈ ਕਰੈ ਨਿੰਦ ਸਭ ਵਿਰਥਾ ਜਾਵੈ ਕਾ ਨਿੰਦਕ ਕੈਸੇ ਤਰੈ ਸਰ ਪਰ ਜਾਣਹੁ ਨਰਕ ਹੀ ਪਰੈ ਰਾਮ ਜੇ ਉਹ ਗ੍ਰਹਣ ਕਰੈ ਕੁਲ ਖੇਤ ਅਰਪੈ ਨਾਰ ਸਿਗਾਰ ਸਮੇਤ ਸਗਲੀ ਸਿਮਰਤਿ ਸ਼੍ਰਮਣੀ ਸੁਨੈ ਕਰੈ ਨਿੰਦ ਕਵਨੈ ਨਹੀਂ ਗੁਨੈ ਜੇ ਉਹ ਅਨਕ ਪ੍ਰਸਾਦ ਕਰਾਵੇ ਭੂਦਾਨ ਸੋਭਾ ਮੰਡਪ ਪਾਵੇ ਆਪਣਾ ਵਿਗਾਰ ਬਿਰਾ ਨਾ ਸੰਢੈ ਕਰੈ ਨਿੰਦ ਬਹੁ ਜੋਨੀ ਹੰਡ ਹੈ ਨਿੰਦਾ ਕਹਾ ਕਰੋ ਸੰਸਾਰਾ ਨਿੰਦਕ ਕਾ ਪ੍ਰਗਟ ਪਾਹਾਰਾ ਨਿੰਦਕ ਸੋਧ ਸਾਧ ਵਿਚਾਰਿਆ ਕਹੋ ਰਵਿਦਾਸ ਪਾਪੀ ਨਰਕ ਸਿਧਾਰਿਆ ਜੋੜ ਰਾਮ ਕਲੀ ਮਹੱਲਾ ਪਹਿਲਾ ਘਰ ਪਹਿਲਾ ਚੌਬ ਦੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦਿ ਕੋਈ ਪੜਤਾ ਸਾਸਾ ਕਿਰਤਾ ਕੋਈ ਪੜੈ ਪੁਰਾਣਾ ਕੋਈ ਨਾਮ ਜਪੈ ਜਪਮਾਲੀ ਲਾਗੈ ਸਹਿ ਧਿਆਨਾ ਅਭੀ ਕਭੀ ਕਿਛੁ ਨਾ ਜਾਣਾ ਤੇਰਾ ਏਕੋ ਨਾਮ ਪਛਾਨਾ ਨਾ ਜਾਣਾ ਹਰੇ ਮੇਰੀ ਕਵਣ ਗਤੇ ਹਮ ਮੂਰਖ ਅਗਿਆਨ ਸਰਨ ਪ੍ਰਭ ਤੇਰੀ ਕਰ ਕਿਰਪਾ ਰਾਖਾਓ ਮੇਰੀ ਲਾਜ ਪਤੇ ਰਹਾ ਕਬਹੂ ਜੀੜਾ ਉਹ ਚੜਤ ਹੈ ਕਬਹੂ ਜਾਏ ਪਿਆਲੇ ਲੋਭੀ ਜੀੜਾ ਥਿਰ ਨਾ ਰਹਾਤ ਹੈ ਚਾਰੇ ਗੁੰਡਾ ਭਾਲੇ ਮਰਨ ਲਿਖਾਏ ਮੰਡਲ ਮਹ ਆਏ ਜੀਵਨ ਸਾਜਹਿ ਮਾਈ ਏਕ ਚਲੇ ਹਮ ਦੇਖਾ ਸੁਆਮੀ ਭਾਏ ਬਲੰਤੀ ਆਈ ਨਾ ਕਿਸੀ ਕਾ ਮੀਤ ਨਾ ਕਿਸੀ ਕਾ ਭਾਈ ਨਾ ਕਿਸੈ ਬਾਪ ਨਾ ਮਾਈ ਪ੍ਰਣਵਤ ਨਾਨਕ ਜੇ ਤੂ ਦੇਵ ਹੈ ਅੰਤੇ ਹੋਏ ਸਖਾਈ RAM ਕਲੀ ਮਹੱਲਾ ਪਹਿਲਾ ਸਰਬ ਜੋਤਿ ਤੇਰੀ ਪਸਰ ਰਹੀ ਜਹ ਜਾ ਦੇਖਾ ਤਹ ਨਰ ਹਰੀ ਜੀਵਨ ਤਲਬ ਨਿਵਾਰ ਸੁਆਮੀ ਅੰਧ ਕੂ ਮਾਇਆ ਮਨ ਗਾਡਿਆ ਕਿਉ ਕਰ ਉਤਰੋ ਪਾਰ ਸੁਆਮੀ ਰਹਾਉ ਜਹਾ ਪੀਤਰ ਘਟ ਪੀਤਰ ਬਸਿਆ ਬਾਹਰ ਕਾਹੇ ਨਾਹੀ ਤਿਨ ਕੀ ਸਾਰ ਕਰੇ ਨਿਦ ਸਾਹਿਬ ਸਦਾ ਚਿੰਤ ਮਨ ਮਾਹੀ ਆਪੇ ਨੇੜਾ ਆਪੇ ਦੂਰੇ ਆਪੇ ਸਰਬ ਰਹਾ ਭਰ ਪੂਰੇ ਸਤਿਗੁਰ ਮਿਲੈ ਅੰਧੇਰਾ ਜਾਏ ਜਹਾ ਦੇਖਾ ਤਹਰਾ ਸਮਾਏ ਅੰਤਰ ਸਾਸਾ ਬਾਹਰ ਮਾਇਆ ਨੈਣੀ ਲਾਗਸ ਬਾਣੀ ਪ੍ਰਣਵਤ ਨਾਨਕ ਦਾਸਨ ਦਾਸਾ ਪ੍ਰਤਾਪ ਹੈਗਾ ਪ੍ਰਾਣੀ RAM ਕਲੀ ਮਹੱਲਾ ਪਹਿਲਾ ਜਿਤ ਦਰ ਵਸੈ ਕਵਨ ਦਰ ਕਈਐ ਦਰਾ ਭੀਤਰ ਦਰ ਕਵਨ ਲਹੈ ਜਿਸ ਦਰ ਕਾਰਨ ਫਿਰਾ ਉਦਾਸੀ ਸੋ ਦਰ ਕੋਈ ਆਇ ਕਹੈ ਕਿਨ ਬਿਦ ਸਾਗਰ ਤਰੀਐ ਜੀਵਤਿਆ ਨਹ ਮਰੀਐ ਰਾਵ ਦੁਖ ਦਰਵਾਜਾ ਰੋਹ ਰਖਵਾਲਾ ਆਸਾ ਅੰਦੇਸਾ ਸਾ ਦੋਏ ਪਟ ਜੜੇ ਮਾਇਆ ਜਲ ਖਾਈ ਪਾਣੀ ਕਰ ਬਾਧਿਆ ਸਤ ਕੈ ਆਸਣ ਪੁਰਖ ਰਹੈ ਕਿੰਤੇ ਨਾਮਾ ਅੰਤ ਨ ਜਾਣਿਆ ਤਉ ਸਰਨਾਹੀ ਅਵਰ ਹਰੇ ਉੱਚਾ ਨਹੀਂ ਕਹਣਾ ਮਨ ਮਹਿਰਾਣਾ ਆਪੇ ਜਾਣ ਆਪ ਕਰੇ ਜਬ ਆਸਾ ਦੇਸਾ ਤਾਵੀ ਕਿਉ ਕਰ ਏਕ ਕਹੈ ਆਸਾ ਪੀਤਰ ਰਹਿ ਨਿਰਾਸਾ ਤਉ ਨਾਨਕ ਏਕ ਮਿਲੈ ਇਨ ਬਿਨ ਸਾਗਰ ਤਰੀਐ ਜੀਵਤਿਆ ਇਓ ਮਰੀਐ ਰਹਾਉ ਦੂਜਾ ਰਾਮ ਕਲੀ ਮਹੱਲਾ ਪਹਿਲਾ ਸੁਰਤ ਸ਼ਬਦ ਸਾਹੀ ਮੇਰੀ ਸਿੰਘੀ ਬਾਜੈ ਲੋਕ ਸੁਣੇ ਪਤ ਝੋਲੀ ਮੰਗਣ ਕਹਿ ਤਾਈ ਭੀਖਿਆ ਨਾਮ ਪੜੇ ਬਾਬਾ ਗੋਰਖ ਜਾਗੈ ਗੋਰਖ ਸੋ ਜਿਨ ਗੋਏ ਉਠਾਲੀ ਕਰਤੇ ਵਾਰ ਨਾ ਲਾਗੈ ਰਹਾਉ ਪਾਣੀ ਪ੍ਰਾਣ ਪਵਨ ਬੰਧ ਰਾਖੇ ਚੰਦ ਸੂਰਜ ਮੁਖ ਦੀਏ ਮਰਨ ਜੀਵਨ ਕੋ ਧਰਤੀ ਦੀਨੀ ਏਤੇ ਗੁਣ ਵਿਸਰੇ ਸਿੱਧ ਸਾਧਕਾਰ ਜੋਗੀ ਜੰਗਮ ਪੀਰ ਪੁਰਸ਼ ਬਹੁਤੇਰੇ ਜੇ ਤਿਨ ਮਿਲਾ ਕੀਰਤ ਆਖਾ ਤਾ ਮਨ ਸੇਵ ਕਰੇ ਕਾਗਦ ਲੂਣ ਰਹਿ ਕ੍ਰਿਤ ਸੰਗੇ ਪਾਣੀ ਕਮਲ ਰਹਿ ਐਸੇ ਭਗਤ ਮਿਲੈ ਜਨ ਨਾਨਕ ਤਿਨ ਜਮ ਕਿਆ ਕਰੈ ਰਾਮ ਕਲੀ ਮਹੱਲਾ ਪਹਿਲਾ ਸੁਣ ਮਾ ਛਿੰਦਰਾ ਨਾਨਕ ਬੋਲੇ ਵਸਗਤ ਪੰਜ ਕਰੇ ਨਾ ਡੋਲੇ ਐਸੀ ਜੁਗਤ ਜੋ ਕੋ ਪਾਲੇ ਆਪ ਤਰੈ ਸਗਲੇ ਕੁਲ ਤਾਰੇ ਸੋ ਅਧੂ ਤੈਸੀ ਮਤ ਪਾਵੈ ਐਨਸ ਸੁਨ ਸਮਾ ਸਮਾਵੈ ਰਹਾਉ ਭਿਖਿਆ ਭਾਇ ਭਗਤ ਪੈ ਚੱਲੈ ਹੋਵੇ ਸੋ ਤ੍ਰਿਪ ਸੰਤੋਖ ਮੁਲੈ ਧਿਆਨ ਰੂਪ ਹੋਏ ਆਸਨ ਪਾਵੈ ਸਚ ਨਾਮ ਤਾੜੀ ਚਿਤ ਲਾਵੈ ਨਾਰਕ ਬੋਲੇ ਅੰਮ੍ਰਿਤ ਬਾਣੀ ਸੁਣ ਮਾ ਛਿੰਦਰਾਇਓ ਧੂਨੀ ਸਾਣੀ ਆਸਾ ਮਾਇ ਨਿਰਾਸ ਬੁਲਾਏ ਨਿਹਚੋ ਨਾਨਕ ਕਰਤੇ ਪਾਏ ਪ੍ਰਣਵਤ ਨਾਨਕ ਅਗਮ ਸੁਣਾਏ ਗੁਰ ਚੇਲੇ ਕੀ ਸੰਦ ਮਿਲਾਏ ਦੀਖਿਆ ਦਾਰੂ ਭੋਜਨ ਖਾਏ ਸਿਉ ਦਰਸ਼ਨ ਕੀ ਸੋਜੀ ਪਾਏ ਰਾਮ ਕਲੀ ਮਹੱਲਾ ਪਹਿਲਾ ਹਮ ਡੋਲਤ ਬੇੜੀ ਪਾ ਭਰੀ ਹੈ ਪਵਨ ਲੱਗੈ ਮਤ ਜਾਈ ਸੰਮੁਖ ਸਿਧ ਭੇਟਣ ਕੋ ਆਏ ਨਿਹ ਚੋ ਦੇਹ ਵਡਿਆਈ ਗੁਰ ਤਾਰਿ ਧਾਰਨ ਹਾਰਿਆ ਦੇਹ ਭਗਤੀ ਪੂਰਨ ਅਵਿਨਾਸੀ ਹਉ ਤੁਝ ਕਉ ਬਲਿਹਾਰਿਆ ਰਹਾਓ ਸਿੱਧ ਸਾਧਕ ਜੋਗੀ ਅਰ ਜੰਗਮ ਏਕ ਸਿੱਧ ਜਿਨੀ ਧਿਆਇਆ ਪਰਸਦ ਪੈਰ ਸਿਧਤ ਤੇ ਸੁਆਮੀ ਅਖਰ ਜਿਨ ਕਉ ਆਇਆ ਜਪ ਤਪ ਸੰਜਮ ਕਰਮ ਨਾ ਜਾਣਾ ਨਾਮ ਜਪੀ ਪ੍ਰਭ ਤੇਰਾ ਗੁਰ ਪਰਮੇਸ਼ਰ ਨਾਨਕ ਭੇਟਿਓ ਸਾਚੈ ਸਬਦ ਨਿਵੇਰਾ RAM ਕਲੀ ਮਹੱਲਾ ਪਹਿਲਾ ਸੁਰਤੀ ਸੁਰਤ ਰਲਾਈਐ ਏਤ ਤਨ ਕਰ ਤੁਲਹਾ ਲੰਗਾ ਜੀਤ ਅੰਤਰ ਭਾਇਤ ਸਹਿ ਤੂ ਰਖ ਐਨਸ ਦੀਵਾ ਬਲੈ ਥਕ ਐਸਾ ਦੀਵਾ ਨੀਰ ਤਰਾਏ ਜੇ ਦੀਵੈ ਸਭ ਸੋਜੀ ਪਾਏ ਰਹਾਓ ਹੱਛੀ ਮਿੱਟੀ ਸੋਜੀ ਹੋਏ ਤਾਕਾ ਕੀਆ ਮਾਨਾ ਸੋਏ ਕਰਨੀ ਤੇ ਕਰ ਚੱਖੋ ਢਾਲੇ ਐਥੈ ਹੋਥੈ ਨਵੀ ਨਾਲ ਆਪੇ ਨਦਰ ਕਰੇ ਜਾ ਸੋਏ ਗੁਰਮੁਖ ਵਿਰਲਾ ਬੂਝੈ ਕੋਏ ਤਿਤ ਘਟ ਦੀਵਾ ਨੇ ਚਲ ਹੋਏ ਪਾਣੀ ਮਰੈ ਨਾ 부ਝਾਇਆ ਜਾਏ ਐਸਾ ਦੀਵਾ ਨੀਰ ਤਰਾਏ ਡੋਲੇ ਵਾਓ ਨ ਵੱਡਾ ਹੋਏ ਜਾਪੈ ਜੋ ਸਿੰਘਾਸਣ ਲੋਏ ਖੱਤਰੀ ਬ੍ਰਾਹਮਣ ਸੂਦ ਕੇ ਵੈਸ ਨਿਰਤਨਾ ਪਾਇਆ ਗਣੀ ਸਹੰਸ ਐਸਾ ਦੀਵਾ ਬਾਲੇ ਕੋਏ ਨਾਨਕ ਸੋ ਦੀ ਹੋਏ RAM ਕਲੀ ਮਹੱਲਾ ਪਹਿਲਾ ਤੁਧਨੋ ਨਿਵਣ ਮੰਨਣ ਤੇਰਾ ਨਾਉ ਸਾਜ ਭੇਟ ਬੈਸਣ ਕੋ ਥਾਉ ਸਤ ਸੰਤੋਖ ਵੈ ਅਰਦਾਸ ਤਾ ਸੁਣ ਸਦ ਬਹਾਲੇ ਪਾਸੇ ਨਾਨਕ ਬਿਰਥਾ ਕੋਈ ਨਾ ਹੋਏ ਐਸੀ ਦਰਗਾ ਸਾਚਾ ਸੋਏ ਰਹਾਉ ਪ੍ਰਾਪਤੀ ਪੋਤਾ ਕਰਮ ਪਸਾਓ ਦੇਵ ਦੇਵਹਿ ਮੰਗਤ ਜਨ ਚਾਓ ਪਾੜੈ ਭਾਉ ਪਵੈ ਤੇ ਆਏ ਧੁਰ ਤੈ ਛੋਡੀ ਕੀਮਤ ਪਾਏ ਜਿਨ ਕਿਛ ਕੀਆ ਸੋ ਕਿਛ ਕਰੈ ਆਪਣੀ ਕੀਮਤ ਆਪੇ ਧਰੈ ਗੁਰਮੁਖ ਪ੍ਰਗਟ ਹੋਆ ਹਰਿ ਰਾਏ ਨਾ ਕੋ ਆਵੈ ਨਾ ਕੋ ਜਾਏ ਲੋਕ ਤੇ ਘਾਰ ਕਹੈ ਮੰਗਤ ਜਨ ਮਾਗਦ ਮਾਨ ਨਾ ਪਾਇਆ ਸਾਹ ਕੀਆ ਗੱਲਾ ਦਰ ਕੀਆ ਬਾਤਾ ਤੈ ਤਾ ਕਹਣ ਕਹਾਇਆ RAM ਕਲੀ ਮਹੱਲਾ ਪਹਿਲਾ ਸਾਗਰ ਮੈਂ ਬੂੰਦ ਬੂੰਦ ਮੈਂ ਸਾਗਰ ਕੌਣ ਬੁਝੈ ਬਿਜ ਉਤਪੁਜ ਚਲਤ ਆਪ ਕਰ ਚੀਨਾ ਆਪੇ ਤਤ ਪਛਾਣਾ ਐਸਾ ਗਿਆਨ ਵਿਚਾਰੈ ਕੋਈ ਤਿਸ ਤੇ ਮੁਕਤ ਪਰਮ ਗਤਿ ਹੋਈ ਰਹਾਉ ਦਿਨ ਵਹਿ ਰਹਿਣ ਰਹਿਣ ਮੈਂ ਦਿਨ ਯਰ ਉਸਨ ਸੀਤ ਵਿਦ ਸੋਈ ਤਾਂ ਕੀ ਗਤ ਤੇ ਅਵਰ ਨਾ ਜਾਣੈ ਗੁਰਬਿਨ ਸਮਝ ਨਾ ਹੋਈ ਪੁਰਖ ਮੈਂ ਨਾਰ ਨਾਰ ਮੈਂ ਪੁਰਖਾ ਬੁਝੋ ਬ੍ਰਹਮ ਗਿਆਨੀ ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ ਮਨ ਮੈਂ ਜੋਤੀ ਜੋਤ ਮੈਂ ਮਨੁਆ ਪੰਚ ਮਿਲੇ ਗੁਰ ਭਾਈ ਨਾਨਕ ਤਿਨ ਕੈ ਸਦ ਬਲਿਹਾਰੀ ਜਿਨ ਏਕ ਸ਼ਬਦ ਲਿਵ ਲਾਈ RAM ਕਲੀ ਮਹੱਲਾ ਪਹਿਲਾ ਜਾ ਹਰ ਪ੍ਰਭ ਕਿਰਪਾ ਧਾਰੀ ਤਾ ਹਉ ਮੈਂ ਵਿੱਚ ਹਮਾਰੀ ਸੋ ਸੇਵਕ RAM ਪਿਆਰੀ ਜੋ ਗੁਰ ਦੀ ਵਿਚਾਰੀ ਸੋ ਹਰ ਜਨ ਹਰ ਪ੍ਰਭ ਭਾਵੈ ਅਹਨਿਸ ਭਗਤ ਕਰੇ ਦਿਨ ਰਾਤੀ ਲਾ ਛੋੜ ਹਰ ਕੇ ਗੁਣ ਗਾਵੈ ਰਹਾਉ ਤੂੰ ਵਾਜੇ ਅਨਹਦ ਘੋਰਾ ਮਨ ਮਾਨਿਆ ਹਰ ਰਸ ਮੋਰਾ ਗੁਰ ਪੂਰਾ ਸਚ ਸਮਾਇਆ ਗੁਰ ਪੁਰਖ ਹਰਿ ਪਾਇਆ ਸਭ ਨਾਦ ਵੇਦ ਗੁਰਬਾਣੀ ਮਨ ਰਾਤਾ ਸਾਰਿਕ ਪਾਣੀ ਤਹ ਤੀਰਥ ਵਰਤ ਤਪ ਸਾਰੇ ਗੁਰ ਮਿਲਿਆ ਹਰ ਨਿਸਤਾਰੇ ਜਹ ਆਪ ਗਿਆ ਪਉ ਭਾਗਾ ਗੁਰ ਚਰਨੀ ਸੇਵਕ ਲਾਗਾ ਗੁਰ ਸਤਗੁਰ ਭਰਮ ਚੁਕਾਇਆ ਕਹੋ ਨਾਨਕ ਸਬਦ ਮਿਲਾਇਆ ਰਾਮ ਕਲੀ ਮਹੱਲਾ ਪਹਿਲਾ ਛਾਦਨ ਭੋਜਨ ਮਾਗਤ ਭਾਗਾ ਖੁਦਿਆ ਦੁਸ਼ਟ ਦਲੈ ਦੁਖ ਆਗੈ ਗੁਰਮਤ ਨਹੀਂ ਲੀਨੀ ਦੁਰਮਤ ਪਦ ਕੋਈ ਗੁਰਮਤ ਭਗਤ ਪਾਵੈ ਜਨ ਕੋਈ ਜੋਗੀ ਜੁਗ ਸਾਜ ਘਰਿ ਵਾਸੈ ਏਕ ਦ੍ਰਿਸ਼ਟੀ ਏਕੋ ਕਰਿ ਦੇਖਿਆ ਭੀਖਿਆ ਸਭ ਦੀ ਤ੍ਰਿਪਤਾ ਸਹਿ ਰਹਾਉ ਪੰਚ ਬੈਲ ਗੱਡੀਆਂ ਦੇਹ ਧਾਰੀ RAM ਕਲਾ ਨਿਭੈ ਪਾਤਿ ਸਾਰੀ ਧਰ ਟੁੱਟੀ ਗਾਡੋ ਸਿਰ ਭਾਰੇ ਲੱਕਰੀ ਬਿਗਰ ਜਰੀ ਮੰਜ ਭਾਰੇ ਗੁਰ ਕਾ ਸ਼ਬਦ ਵਿਚਾਰ ਜੋਗੀ ਦੁਖ ਸੁਖ ਸਮ ਕਰਨਾ ਸੋਗ ਬਿਯੋਗੀ ਭੁਗਤ ਨਾਮ ਗੁਰ ਸ਼ਬਦ ਵਿਚਾਰੀ ਆਸਤਰ ਕੰਧ ਜਪੈ ਨਿਰੰਕਾਰੀ ਸਾਹਜ ਜਗੋਟਾ ਬੰਧਨ ਤੇ ਛੂਟਾ ਕਾਮ ਕ੍ਰੋਧ ਗੁਰ ਸ਼ਬਦੀ ਲੂਟਾ ਮਨ ਬਹਿ ਮੁੰਦਰਾ ਹਰ ਗੁਰ ਸਰਣਾ ਨਾਨਕ ਰਾਮ ਭਗਤਿ ਜਨ ਤਰਨਾ ਇਕ ਓੰਕਾਰ ਸਤਿਗੁਰ ਪ੍ਰਸਾਦਿ ਰਾਂਕਲੀ ਮਹੱਲਾ ਤੀਜਾ ਘਰ ਪਹਿਲਾ ਸਤਜੁਗ ਸੱਚ ਕਹੈ ਸਭ ਕੋਈ ਘਰ ਘਰ ਭਗਤ ਗੁਰਮੁਖ ਹੋਈ ਸਤਜੁਗ ਧਰਮ ਪੈਰ ਹੈ ਚਾਰੇ ਗੁਰਮੁਖ ਬੂਝੈ ਕੋ ਵਿਚਾਰ ਜੁਗ ਚਾਰੇ ਨਾਮ ਵਡਿਆਈ ਹੋਈ ਜੇ ਨਾਮ ਲਾਗੈ ਸੋ ਮੁਕਤਿ ਹੋਵੈ ਗੁਰ ਬਿਨ ਨਾਮ ਨ ਪਾਵੈ ਕੋਈ ਰਹਾਉ ਤ੍ਰੇਤਾ ਇਕ ਕਲ ਕੀਨੀ ਦੂਰੇ ਪਾਖੰਡ ਵਰਤਿਆ ਹਰ ਜਾਣਨ ਦੂਰੇ ਗੁਰਮੁਖ ਬੂਝੈ ਸੋ ਜੀ ਹੋਈ ਅੰਤਰ ਨਾਮ ਵਸੈ ਸੁਖ ਹੋਈ ਦੁਆਪਰ ਦੂਜੈ ਦੁਬਦਾ ਹੋਏ ਭਰਮ ਭੁਲਾਣੇ ਜਾਣਹਿ ਦੋਏ ਦੁਆਪਰ ਧਰਮ ਦੋਏ ਪੈਰ ਰਖਾਏ ਗੁਰਮੁਖ ਹੋਵੇ ਤਾ ਨਾਮ ਦ੍ਰਿੜਾਏ ਕਾਲਯੁਗ ਧਰਮ ਕਲਾ ਇਕ ਰਹਾਏ ਇਕ ਪੈਰ ਚੱਲੇ ਮਾਇਆ ਮੋਹ ਵਧਾਏ ਮਾਇਆ ਮੋਹ ਅਤ ਗੁਵਾਰ ਸਤਿਗੁਰ ਭੇਟੈ ਨਾਮ ਉਧਾਰ ਸਭ ਜੁਗ ਮਹਿ ਸਾਚਾ ਏਕੋ ਸੋਈ ਸਭ ਮਹਿ ਸੱਚ ਦੂਜਾ ਨਹੀਂ ਕੋਈ ਸਾਚੀ ਕੀਰਤ ਸੱਚ ਸੁਖ ਹੋਈ ਗੁਰਮੁਖ ਨਾਮ ਬਖਾਣਾ ਕੋਈ ਸਭ ਜੁਗ ਮਹਿ ਨਾਮ ਊਤਮ ਹੋਈ ਗੁਰਮੁਖ ਵਿਰਲਾ ਬੂਝੈ ਕੋਈ ਹਰਿ ਨਾਮ ਤੇ ਆਏ ਭਗਤ ਜਨ ਸੋਈ ਨਾਨਕ ਜੁਗ ਜੁਗ ਨਾਮਿ ਵਡਿਆਈ ਹੋਈ ਰਾਮ ਕਲੀ ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੇ ਵਡ ਭਾਗ ਹੋਵੇ ਵਡ ਭਾਗੀ ਤਾਂ ਹਰਿ ਹਰਿ ਨਾਮ ਧਿਆਵੈ ਨਾਮ ਜਪਤ ਨਾਮੇ ਸੁਖ ਪਾਵੈ ਹਰਿ ਨਾਮੇ ਨਾਮ ਸਮਾਵੈ ਗੁਰਮੁਖ ਭਗਤ ਕਰੋ ਸਦ ਪ੍ਰਾਣੀ ਹਿਰਦਾ ਪ੍ਰਗਾਸ ਹੋਇ ਲਿਵ ਲਾਗੈ ਗੁਰਮਤਿ ਹਰਿ ਹਰਿ ਨਾਮ ਸਮਾਣੀ ਰਹਾਉ ਹੀਰਾ ਰਤਨ ਜਵੇਹ ਮਾਨਕ ਬਹੁ ਸਾਗਰ ਭਰਪੂਰ ਕੀਆ ਜਿਸ ਵਡ ਭਾਗ ਹੋਵੇ ਵਡ ਮਸਤਕ ਤਿਨ ਗੁਰਮਤ ਕੱਢ ਕੱਢ ਲੀਆ ਰਤਨ ਜਵੇ ਹਰ ਲਾਲ ਹਰਿ ਨਾਮਾ ਗੁਰ ਕਾੜ ਤਲੀ ਦਿਖਲਾਇਆ ਹੀਣ ਮਨ ਮੁਖ ਨਹੀਂ ਲੀਆ ਤ੍ਰਿਣ ਓਲੇ ਲਾਖ ਛਪਾਇਆ ਮਸਤਕ ਭਾਗ ਵੈ ਤੁਰ ਲਿਖਿਆ ਤਾ ਸਤਗੁਰ ਸੇਵਾ ਲਾਏ ਨਾਨਕ ਰਤਨ ਜਵੇ ਹਰ ਪਾਵੈ ਤਾਨੁ ਤਨ ਗੁਰਮਤਿ ਹਰਿ ਪਾਏ ਰਾਮ ਕਲੀ ਮਹੱਲਾ ਚੌਥਾ ਰਾਮ ਦੇ ਨਾਮ ਮਿਲ ਭਇਆ ਆਨੰਦਾ ਹਰ ਨੀਕੀ ਕਥਾ ਸੁਨਾਏ ਦੁਰਮਦ ਮੈਲ ਗਈ ਸਭ ਨੀਕਲ ਸਤ ਸੰਗਤ ਮਿਲ ਬੁੱਧਿ ਪਾਏ RAM ਜਨ ਗੁਰਮਤ RAM ਬੋਲਾਏ ਜੋ ਜੋ ਸੁਣੈ ਕਹੈ ਸੋ ਮੁਕਤਾ RAM ਜਪਤ ਸੋਹਾਏ ਰਹਾਉ ਜੇ ਵਡ ਭਾਗ ਹੋਵੈ ਮੁਖ ਮਸਤਿਕ ਹਰਿ ਨਾਮ ਜਨਾ ਪੇਟਾਏ ਦਰਸ਼ਨ ਸੰਤ ਦੇ ਹੋ ਕਰ ਕਿਰਪਾ ਸਭ ਦਾਲਦ ਦੁਖ ਲਹਿ ਜਾਏ ਹਰ ਕੇ ਲੋਗ RAM ਜਨ ਨੀਕੇ ਭਾਗਹੀਣ ਨ ਸੁਖਾਏ ਜਿਉ ਜੋ ਰਾਮ ਕਹੈ ਜਨ ਉਚੇ ਨਰ ਨਿੰਦਕ ਡੰਸ ਲਗਾਏ ਤ੍ਰਿਗ ਤ੍ਰਿਗ ਨਰ ਨਿੰਦਕ ਜਿਨ ਜਨ ਨਹੀਂ ਭਾਏ ਹਰ ਕੇ ਸਖਾ ਸਖਾਏ ਸੇ ਹਰ ਕੇ ਚੋਰ ਵੇ ਮੁਖ ਮੁਖ ਕਾਲੇ ਜਿਨ ਗੁਰ ਕੀ ਪੈਜ ਨਾ ਭਾਏ ਦਇਆ ਦਇਆ ਕਰ ਰਾਖੋ ਹਰ ਜਿਓ ਹਮ ਦੀਨ ਤੇਰੀ ਸਰਣਾਏ ਹਮ ਬਾਰਿਕ ਤੁਮ ਪਿਤਾ ਪ੍ਰਭ ਮੇਰੇ ਜਨ ਨਾਨਕ ਬਖਸ਼ ਮਿਲਾਏ ਰਾਮ ਕਲੀ ਮਹੱਲਾ ਚੌਥਾ ਹਰ ਕੇ ਸਖਾ ਸਾਧ ਜਨ ਨੀਕੇ ਤੈਨੂੰ ਉਪਰ ਹਾਥ ਬਤਾਵੇ ਗੁਰਮੁਖ ਸਾਧ ਸਹੀ ਪ੍ਰਭਾਏ ਕਰ ਕਿਰਪਾ ਆਪ ਮਿਲਾਵੇ ਰਾਮ ਮੁਖ ਹਰ ਜਨ ਮੇਲ ਮਨ ਭਾਵੈ ਅਮਿਓ ਅਮਿਓ ਹਰ ਰਸ ਹੈ ਮੀਠਾ ਮਿਲ ਸੰਤ ਜਨਾ ਮੁਖ ਪਾਵੈ ਰਹਾਉ ਹਰ ਕੇ ਲੋਗ ਰਾਮ ਜਨ ਊਤਮ ਮਿਲ ਊਤਮ ਪਦਵੀ ਪਾਵੈ ਹਮ ਹੋਵਤ ਤੇਰੀ ਦਾਸ ਦਾਸਨ ਕੀ ਮੇਰਾ ਠਾਕੁਰ ਕੁਸੀ ਕਰਾਵੈ ਸੇਵਕ ਜਨ ਸੇਵਾ ਹੈ ਸੇਵਡ ਭਾਗੀ ਰਿਧ ਮਨ ਤਨ ਪ੍ਰੀਤ ਲਗਾਵੇ ਬਿਨ ਪ੍ਰੀਤੀ ਕਰਹਿ ਬਹੁ ਬਾਤਾ ਕੂੜ ਬੋਲੇ ਕੂੜੋ ਫਲ ਪਾਵੇ ਮੋਕੋ ਧਾਰ ਕਿਰਪਾ ਜਗ ਜੀਵਨ ਦਾਤੇ ਹਰ ਸੰਤ ਪਗੀਲੇ ਪਾਵੇ ਹੋ ਕਾਟੋ ਕਾਟ ਬਾੜ ਸਿਰ ਰਾਖਾਓ ਜਿਤ ਨਾਨਕ ਸੰਤ ਚੜ ਆਵੇ ਨਾਮ ਕਲੀ ਮਹੱਲਾ ਚੌਥਾ ਜੇ ਵਡ ਭਾਗ ਹੋਵੇ ਵਡ ਮੇਰੇ ਜਨ ਮਿਲਦਿਆ ਢਿਲ ਨਾ ਲਾਈਐ ਹਰਿ ਜਨ ਅੰਮ੍ਰਿਤ ਕੁੰਟ ਸਰਨੀ ਕੇ ਵਡ ਭਾਗੀ ਤਿਤ ਨਾ ਹਵਾਈਐ RAM ਮੋਹ ਕੋ ਹਰ ਜਨ ਕਾਰੈ ਲਾਈਐ ਹਉ ਪਾਣੀ ਪੱਖਾ ਪੀਸੋ ਸੰਤ ਆਗੈ ਪਗ ਮਨ ਮਰ ਧੂਰ ਮੁਖ ਲਾਈਐ ਰਹਾਉ ਹਰ ਜਨ ਵੱਡੇ ਵੱਡੇ ਬੜੂ ਚੇ ਜੋ ਸਤਗੁਰ ਮੇਲ ਮਿਲਾਈਐ ਸਤਗੁਰ ਜੀਵੜ ਅਵਰ ਨ ਕੋਈ ਮਿਲ ਸਤਗੁਰ ਪੁਰਖ ਧਿਆਈਐ ਸਤਗੁਰ ਸਰਣ ਪਰੇ ਤਿਨ ਪਾਇਆ ਮੇਰੇ ਠਾਕੁਰ ਲਾਜ ਰਖਾਈਐ ਇਕ ਆਪਣਾ ਸਵਾਏ ਆਏ ਬਹਿ ਗੁਰ ਆਗੈ ਜਿਉ ਬਗਲ ਸਮਾਦ ਲਗਾਈਐ ਬਗਲਾ ਕਾਗ ਨੀਚ ਕੀ ਸੰਗਤ ਜਾਏ ਕਰੰਗ ਬਿਖੂ ਮੁਖ ਲਾਈਐ ਨਾਨਕ ਮੇਲ ਮੇਲ ਪ੍ਰਭ ਸੰਗਤ ਮਿਲ ਸੰਗਤ ਹੰਸ ਕਰਾਈਐ ਰਾਮ ਕਲੀ ਮਹੱਲਾ ਚੌਥਾ ਸਤਿਗੁਰ ਦਇਆ ਕਰੋ ਹਰਿ ਮੇਲਹੁ ਮੇਰੇ ਪ੍ਰੀਤਮ ਪ੍ਰਾਨ ਹਰਿ ਰਾਇਆ ਹਮ ਚੇਰੀ ਹੋਏ ਲਗਾ ਗੁਰ ਚਰਣੀ ਜਿਨਹਾਰ ਪ੍ਰਭ ਮਾਰਗ ਪੰਥ ਦਿਖਾਇਆ ਰਾਮ ਮੈਂ ਹਰ ਹਰ ਨਾਮ ਮਨ ਭਾਇਆ ਮੈਂ ਹਰ ਬਿਨ ਅਵਰ ਕੋਈ ਬੇਲੀ ਮੇਰਾ ਪਿਤਾ ਮਾਤਾ ਹਰਿ ਸਖਾਇਆ ਰਹਾਓ ਮੇਰੇ ਏਕ ਖਿਨ ਪ੍ਰਾਣ ਨ ਰਹੈ ਬਿਨ ਪ੍ਰੀਤਮ ਬਿਨ ਦੇਖੇ ਮਰਹਿ ਮੇਰੀ ਮਾਇਆ ਤਨ ਤਨ ਵਡ ਭਾਗ ਗੁਰ ਸਰਨੀ ਆਏ ਹਰ ਗੁਰ ਮਿਲ ਦਰਸ਼ਨ ਪਾਇਆ ਮੈਂ ਅਵਰ ਨ ਕੋਈ ਸੂਝੈ ਬੂਝੈ ਮਨ ਹਰ ਜਪ ਜਪਉ ਜਪਾਇਆ ਨਾਮ ਹੀਣ ਫਿਰੈ ਸੇ ਨਗਟੇ ਤਿਨ ਘਾਸ ਘਸ ਨਕ ਵਢਾਇਆ ਮੋਹ ਕਉ ਜਗ ਜੀਵਨ ਜੀਵਾ ਲੈ ਸੁਆਮੀ ਰੇਦ ਅੰਤਰ ਨਾਮ ਵਸਾਇਆ ਨਾਨਕ ਗੁਰੂ ਗੁਰੂ ਹੈ ਪੂਰਾ ਮਿਲ ਸਤਿਗੁਰ ਨਾਮ ਤੇ ਆਇਆ ਰਾਮ ਕਲੀ ਮਹੱਲਾ ਚੌਥਾ ਸਤਿਗੁਰ ਦਾਤਾ ਵੱਡਾ ਵੱਡ ਪੁਰਖ ਹੈ ਜਿਤ ਮਿਲਿਆ ਹਰ ਉਰ ਧਾਰੇ ਜੀਏ ਦਾਨ ਗੁਰ ਪੂਰੈ ਦੀਆ ਹਰ ਅੰਮ੍ਰਿਤ ਨਾਮ ਸੰਵਾਰੇ RAM ਗੁਰ ਹਰਿ ਹਰਿ ਨਾਮ ਕੰਠ ਧਾਰੇ ਗੁਰਮੁਖ ਕਥਾ ਸੁਣੀ ਮਨ ਭਾਈ ਧਾਨੁ ਧਾਨ ਵੱਡ ਭਾਗ ਹਮਾਰੇ ਰਹਾਓ ਕੋਟਿ ਕੋਟ ਤੇ ਤੀਸ ਧਿਆਵਹਿ ਤਾਕਾ ਅੰਤ ਨਾ ਪਾਵਹਿ ਪਾਰੇ ਹਿਰਦੈ ਕਾਮ ਕਾਮਨੀ ਮਾਗਹਿ ਰਿਧਿ ਮਾਗਹਿ ਹਾਥ ਪਸਾਰੇ ਹਰ ਜਸ ਜਪ ਜਪ ਵੱਡਾ ਵਡੇਰਾ ਗੁਰਮੁਖ ਰਖੌਰ ਧਾਰੇ ਜੀ ਵੱਡ ਭਾਗ ਹੋਵਹਿ ਤਾ ਜਪਿਐ ਹਰ ਭਉਜਲ ਪਾਰ ਉਤਾਰੇ ਹਰ ਜਨ ਨਿਕਟ ਨਿਕਟ ਹਰ ਜਨ ਹੈ ਹਰ ਰਾਖੈ ਕੰਠ ਜਨ ਧਾਰੇ ਨਾਨਕ ਪਿਤਾ ਮਾਤਾ ਹੈ ਹਰ ਪ੍ਰਭ ਹਮ ਬਾਰਿਕ ਹਰ ਪ੍ਰਤਿ ਪਾਰੇ ਰਾਗ ਕਲੀ ਮਹੱਲਾ ਪੰਜਵਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਇਹੀ ਮੇਰੇ ਮਨ ਸਤਿਗੁਰ ਸੇ ਸੁਖ ਹੋਈ ਜੋ ਇਛਾ ਸੋਈ ਫਲ ਪਾਵੋ ਫਿਰ ਦੁਖ ਨਾ ਵਿਆਪੈ ਕੋਈ ਰਹਾਓ ਕਾਚੇ ਭਾਡੇ ਸਾਜ ਨਿਵਾਜੇ ਅੰਤਰ ਜੋ ਸਮਾਈ ਜੈਸਾ ਲਿਖਤ ਲਿਖਿਆ ਧਰ ਕਰਤਾ ਹਮ ਤੈਸੀ ਕਿਰਤ ਕਮਾਈ ਮਨ ਤਨ ਥਾਪ ਕੀਆ ਸਭ ਆਪਣਾ ਇਹੋ ਆਵਣ ਜਾਣਾ ਜਿਨ ਦੀਆ ਸੋ ਚਿਤ ਨ ਆਵੈ ਮੋਹਿ ਅੰਧ ਲਪਟਾਣਾ ਜਿਨ ਕੀਆ ਸੋਈ ਪ੍ਰਭ ਜਾਣੈ ਹਰ ਕਾ ਮਹਲ ਅਪਾਰਾ ਭਗਤ ਕਰੀ ਹਰ ਕੇ ਗੁਣ ਗਾਵਾ ਨਾਨਕ ਦਾਸ ਤੁਮਾਰਾ ਰਾਮ ਕਲੀ ਮਹੱਲਾ ਪੰਜਵਾ ਪਵਹੁ ਚਰਨਾ ਤਾਲੀ ਉਪਰ ਆਵਹੁ ਐਸੀ ਸੇਵ ਕਮਾਵਹੁ ਆਪਸ ਤੇ ਉਪਰ ਸਭ ਜਾਣੋ ਤਉ ਦਰਗਾ ਸੁਖ ਪਾਵਹੁ ਸੰਤਹੁ ਐਸੀ ਕਥਾ ਕਹਾਣੀ ਸੁਰ ਪਵਿੱਤਰ ਨਰ ਦੇ ਪਵਿੱਤਰਾ ਖਿਨ ਬੋਲਾਉ ਗੁਰਮੁਖ ਬਾਣੀ ਰਹਾਉ ਪਰਪੰਚ ਛੋੜ ਸਾਜ ਕਰ ਬੈਸੋ ਝੂਠਾ ਕਹੋ ਨ ਕੋਈ ਸਤਗੁਰ ਮਿਲਾਉ ਨਵੈ ਨਿਧਿ ਪਾਵਹੁ ਇਨ ਬਿਦ ਤਤ ਬਿਲੋਈ ਪਰਮ ਚਕਾਵੋ ਗੁਰਮੁਖ ਲਿਵ ਲਾਭੋ ਆਤਮ ਤੀਨੋ ਭਾਈ ਨਿਕਟ ਕਰ ਜਾਣੋ ਸਦਾ ਪ੍ਰਭ ਹਾਜ਼ਰ ਕਿਸ ਸਿਓ ਕਰਹੁ ਬੁਰਾਈ ਸਤਿਗੁਰ ਮਿਲਿਆ ਮਾਰਗ ਮੁਕਤਾ ਸਹਜੇ ਮਿਲੇ ਸੁਆਮੀ ਤਨ ਤਨ ਸੇ ਜਨ ਜਿਨੀ ਕਲ ਮਹਿ ਹਰਿ ਪਾਇਆ ਜਨ ਨਾਨਕ ਸਤਿਗੁਰ ਬਾਣੀ ਰਾਮ ਕਲੀ ਮਹੱਲਾ ਪੰਜਵਾ ਆਵਤ ਹਰਖ ਨਾ ਜਾਵ ਦੁਖਾ ਨਾ ਪਿਆ ਪੈ ਰੋਗ ਨੀ ਸਦਾ ਆਨੰਦ ਗੁਰ ਪੂਰਾ ਪਾਇਆ ਤਉ ਉਤਰੀ ਸਗਲ ਨੀ ਇਹ ਵਿਧ ਹੈ ਮਨ ਜੋਗਨੀ ਮੋਹ ਸੋਗ ਰੋਗ ਲੋਗ ਨ ਵਿਆਪੈ ਤਹ ਹਰਿ ਗਰ ਹਰਿ ਰਸ ਭੋਗ ਨੀ ਰਹਾਓ ਸੁਰਗ ਪਵਿੱਤਰਾ ਮਿਰਤ ਪਵਿੱਤਰਾ ਪਵਿੱਤਰ ਲੋਗ ਲੋਗਨੀ ਆਗਿਆਕਾਰੀ ਸਦਾ ਸੁਖ ਭੁੰਚੈ ਜਤ ਕਦ ਵੇਖੋ ਹਰ ਗੁਨੀ ਨਾ ਸੇਵ ਸਕਤੀ ਜਾਲ ਨਹੀਂ ਪਵਨਾ ਤਹ ਆਕਾਰ ਨਹੀਂ ਮੇਦਨੀ ਸਤਗੁਰ ਜੋਗ ਕਾ ਤਹ ਨਿਵਾਸਾ ਜਹਾ ਆਵਗਤ ਨਾਥ ਅਗਮ ਧਨੀ ਤਨ ਮਨ ਹਰ ਕਾ ਤਨ ਸਭ ਹਰ ਕਾ ਹਰ ਕੇ ਗੁਣ ਹੋ ਕਿਆ ਅਗਨੀ ਕਹੋ ਨਾਨਕ ਹਮ ਤੁਮ ਗੁਰ ਖੋਈ ਹੈ ਅੰਭੈ ਅੰਭ ਮਿਲੋਗਨੀ ਰਾਮ ਕਲੀ ਮਹੱਲਾ ਪੰਜਵਾ ਤ੍ਰੈ ਗੁਣ ਰਹਾਤ ਰਹਿ ਮਿਰਾਰੀ ਸਾਧਕ ਸਿੱਧ ਨਾ ਜਾਣੈ ਰਤਨ ਕੋਠੜੀ ਅੰਮ੍ਰਿਤ ਸੰਪੂਰਨ ਸਤਿਗੁਰ ਕੈ ਖਜ਼ਾਨੈ ਅਚਰਜ ਕਿਛ ਕਹਣ ਨਾ ਜਾਈ ਬਸਤਗ ਉਤਰ ਭਾਈ ਰਹਾਉ ਮੂਲ ਨਾਹੀ ਕਜ ਕਰਣਾ ਜੋਗਾ ਕਿਆ ਕੋ ਕਹਿ ਸੁਣਾਵੈ ਕਥਨ ਕਹਣ ਕੋ ਸੋਜੀ ਨਾਹੀ ਜੋ ਪੇਖੈ ਤਿਸ ਬਣ ਆਵੈ ਸੋਈ ਜਾਣੈ ਕਰਨ ਹਾਰਾ ਕੀਤਾ ਕਿਆ ਬੇਚਾਰਾ ਆਪਣੀ ਗਤ ਮਿਤ ਆਪੇ ਜਾਣੈ ਹਰਿ ਆਪੇ ਪੂਰ ਭੰਡਾਰਾ ਐਸਾ ਰਸ ਅੰਮ੍ਰਿਤ ਮਨ ਚਾਖਿਆ ਤ੍ਰਿਵਤ ਰਹੇ ਆਘਾਈ ਕਹੋ ਨਾਨਕ ਮੇਰੀ ਆਸਾ ਪੂਰੀ ਸਤਿਗੁਰ ਕੀ ਸਰਣਾਈ ਰਾਮ ਕਲੀ ਮਹੱਲਾ ਪੰਜਵਾ ਅੰਗੀਕਾਰ ਕੀਆ ਪ੍ਰਭ ਆਪਣਾ ਬੈਰੀ ਸਗਲੇ ਸਾਦੇ ਜਿਨ ਬੈਰੀ ਹੈ ਇਹੋ ਜਗ ਲੂਟਿਆ ਤੇ ਬੈਰੀ ਲੈ ਬਾਧੇ ਸਤਿਗੁਰ ਪਰਮੇਸ਼ਰ ਮੇਰਾ ਅਨਕ ਰਾਜ ਭੋਗ ਰਸ ਮਾਣੀ ਨਾਉ ਜਪੀ ਪਰਵਾਸਾ ਤੇਰਾ ਰਹਾਉ ਚੀਤ ਨਾ ਆਪਸ ਦੂਜੀ ਬਾਤਾ ਸਿਰ ਉਪਰ ਰਖਵਾਰਾ ਬੇ ਪ੍ਰਵਾਹ ਰਾਤ ਹੈ ਸੁਆਮੀ ਇੱਕ ਨਾਮ ਕੈ ਆਧਾਰਾ ਪੂਰਨ ਹੋਏ ਮਿਲਿਓ ਸੁਖਦਾਈ ਊਨ ਨਾ ਕਾਈ ਬਾਤਾ ਤਤ ਸਾਰ ਪਰਮ ਪਦ ਪਾਇਆ ਛੋੜ ਨਾ ਕਤੂ ਜਾਤਾ ਵਰਨ ਨਾ ਸਾ ਕੋ ਜੈਸਾ ਤੂ ਹੈ ਸਾਚੇ ਅਲਖਾ ਪਾਰਾ ਅਤੁਲ ਅਥਾ ਅਡੋਲ ਸੁਆਮੀ ਨਾਨਕ ਖਸਮ ਹਮਾਰਾ RAM ਕਲੀ ਮਹੱਲਾ ਪੰਜਵਾ ਤੂੰ ਦਾਨਾ ਤੂੰ ਆਪ ਚਲ ਤੂਹੀ ਤੂੰ ਜਾਤ ਮੇਰੀ ਪਾਤੀ ਤੂੰ ਅਡੋਲ ਕਦੇ ਡੋਲਹਿ ਨਾਹੀ ਤਾ ਹਮ ਕੈਸੀ ਤਾਤੀ ਏਕੈ ਏਕੈ ਏਕ ਤੂ ਹੀ ਏਕੈ ਏਕੈ ਤੂ ਰਾਯਾ ਤਉ ਕਿਰਪਾ ਤੇ ਸੁਖ ਪਾਇਆ ਰਾਵ ਤੂੰ ਸਾਗਰ ਹਮ ਹੰਸ ਤੁਮਾਰੇ ਤੁਮ ਮਹਿਮਾਨ ਕ ਲਾਲਾ ਤੁਮ ਦੇਵੋ ਤਿਲ ਸੰਕ ਨਾ ਮਾਨੋ ਹਮ ਪੁੰਚਾ ਸਦਾ ਨਿਹਾਲਾ ਹਮ ਵਾਰਿਕ ਤੁਮ ਪਿਤਾ ਹਮਾਰੇ ਤੁਮ ਮੁਖ ਦੇਵੋ ਖੀਰਾ ਹਮ ਖੇਲਾ ਸਭ ਲਾਡ ਲਡਾਵਾ ਤੁਮ ਸਤਗੁਣੀ ਗਹੀਰਾ ਤੁਮ ਪੂਰਨ ਪੂਰ ਰਹੇ ਸੰਪੂਰਨ ਪੀ ਸੰਗ ਅਗਾਏ ਮਿਲਤ ਮਿਲਤ ਮਿਲਤ ਮਿਲ ਰਹਾ ਨਾਨਕ ਕਹਨ ਨਾ ਜਾਏ ਰਾਮ ਕਲੀ ਮਹੱਲਾ ਪੰਜਵਾ ਕਰ ਕਰ ਤਾਲ ਪਖਾਵ ਜਨੈ ਨਵ ਮਾਥੈ ਵਜਹਿਰ ਬਾਬਾ ਕਰਨੋ ਮਦ ਬਾਸਰੀ ਬਾਜੈ ਜਿਹਵਾ ਧੋਨੀ ਆ ਗਾਜਾ ਨਿਰਤ ਕਰੇ ਕਰ ਮਨੁਆ ਨਾਚੈ ਆਣੇ ਗੂਗਰ ਸਾਜਾ ਰਾਮ ਕੋ ਨਿਰਤਕਾਰੀ ਪੇਖੈ ਪੇਖਨ ਹਾਰ ਦਇਆਲਾ ਜੇਤਾ ਸਾਜ ਸਿਗਾਰੀ ਰਹਾਉ ਆਖਾਰ ਮੰਡਲੀ ਧਰਨ ਸਬਾਈ ਉਪਰ ਗਗਨ ਚੰਦੋਆ ਪਉਣ ਵਿੱਚ ਓਲਾ ਕਰਤ ਇਕੇਲਾ ਜਲ ਤੇ ਓਪਦੀ ਹੋਆ ਪੰਚ ਤਤ ਕਰ ਪੁਤਰਾ ਕੀ ਨਾ ਕਿਰਤ ਮਿਲਾਵਾ ਹੋਆ ਚੰਦ ਸੂਰੀ ਦੁਇ ਜਰੇ ਚਰਾਗਾ ਚੌ ਕੁੰਟ ਭੀਤਰ ਰਾਖੇ ਦਸ ਪਾਤਉ ਪੰਜ ਸੰਗੀਤਾ ਏਕਾ ਭੀਤਰ ਸਾਥੇ ਪਿੰਨ ਪਿੰਨ ਹੋਏ ਭਾਵ ਦਿਖਾਵਹਿ ਸਭੋ ਨਿਰਾਰੀ ਭਾਖੇ ਘਰ ਘਰ ਨਿਰਤੋ ਵੈ ਦਿਨ ਰਾਤੀ ਘਟ ਘਟ ਵਾਜੈ ਤੂਰਾ ਏਕ ਨਚਾਵੈ ਏਕ ਭਵਾਵ ਹੈ ਇਕ ਆਏ ਜਾਏ ਹੋਏ ਧੂਰਾ ਕਹੋ ਨਾਨਕ ਸੋ ਬਹੁਰ ਨਾ ਨਾਚੈ ਜਿਸ ਗੁਰ ਭੇਟੈ ਪੂਰਾ ਰਾਮ ਕਲੀ ਮਹੱਲਾ ਪੰਜਵਾ ਓੰਕਾਰ ਏਕ ਤੁਹੀ ਏਕੈ ਏਕੈ ਰਾਗ ਅਲਾਪੈ ਏਕਾ ਦੇਸੀ ਏਕ ਦਿਖਾਵੈ ਏਕੋ ਰਹਾ ਬਿਆਪੈ ਏਕਾ ਸੁਰਤੀ ਏਕਾ ਹੀ ਸੇਵਾ ਏਕੋ ਗੁਰ ਤੇ ਜਾਪੈ ਪਲੋ ਪਲੋ ਰੇ ਕੀਰਤਨੀਆ RAM ਰਮਾ ਰਾਮਾ ਗੁਣ ਗਾਓ ਛੋੜ ਮਾਇਆ ਕੇ ਧੰਦ ਸੁਆਉ ਰਹਾਓ ਪੰਚ ਬਚਿੱਤਰ ਕਰੇ ਸੰਤੋਖਾ ਸਾਥ ਸੁਰਾ ਲੈ ਚਾਲੈ ਬਾਜਾ ਮਾਨ ਤਾਨ ਤਾਜ ਤਾਨਾ ਪਾਉ ਨਾ ਬੀਗਾ ਘਾਲੈ ਫੇਰੀ ਫੇਰ ਨ ਹੋਵੇ ਕਭੀ ਏਕ ਸ਼ਬਦ ਬੰਧਿ ਪਾਲੈ ਨਾਰ ਦੀ ਨਰ ਹਰ ਜਾਣ ਹਦੂਰੇ ਘੂੰਗਰ ਖੜਕ ਧਿਆਗ ਵਿਸੂਰੇ ਸਾਜ ਆਨੰਦ ਦਿਖਾਵੇ ਭਾਵੈ ਇਹੋ ਨਿਰਤਕਾਰੀ ਜਨਮ ਨਾ ਆਵੇ ਜੇ ਕੋ ਆਪਣੇ ਠਾਕੁਰ ਭਾਵੈ ਕੋਟ ਮਧ ਇਹੋ ਕੀਰਤਨ ਗਾਵੇ ਸਾਧ ਸੰਤ ਕੀ ਜਾਵੋ ਟੇਕ ਕਹੋ ਨਾਨਕ ਤਿਸ ਕੀਰਤਨ ਏਕ ਰਾਮ ਕਲੀ ਮਹੱਲਾ ਪੰਜਵਾ ਕੋਈ ਬੋਲੇ RAM RAM ਕੋਈ ਖੁਦਾਏ ਕੋਈ ਸੇਵਾ ਗੁਸਈਆ ਕੋਈ ਅੱਲਾਹੇ ਕਾਰਨ ਕਰਨ ਕਰੀਮ ਕਿਰਪਾ ਧਾਰ ਰਹੀਮ ਰਹਾਉ ਕੋਈ ਨਾਵੈ ਤੀਰਥ ਕੋਈ ਹਜ ਜਾਏ ਕੋਈ ਕਰੈ ਪੂਜਾ ਕੋਈ ਸਿਰ ਨਿਵਾਏ ਕੋਈ ਪੜੈ ਵੇਦ ਕੋਈ ਕਤੇਬ ਕੋਈ ਓਢੈ ਨੀਲ ਕੋਈ ਸੁਪੇਦ ਕੋਈ ਕਹੈ ਤੁਰਕ ਕੋਈ ਕਹੈ ਹਿੰਦੂ ਕੋਈ ਬਾਛੈ ਪਿਸਤ ਕੋਈ ਸੁਰਗਿੰਦੂ ਕਹੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ ਨਾਮ ਕਲੀ ਮਹੱਲਾ ਪੰਜਵਾ ਪਵਨੈ ਮਹਿ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਏਕ ਰੋਵਨ ਹਾਰੇ ਕੀ ਕੌਣ ਟੇਕ ਕੌਣ ਮੁਵਾਰੇ ਕੌਣ ਮੁਵਾ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹੋ ਤੋ ਚਲਤ ਭਇਆ ਰਹਾਉ ਅਗਲੀ ਕਿਛ ਖਬਰ ਨਾ ਪਾਈ ਰੋਵਨ ਹਾਰ ਪੇ ਊਠ ਸਿਧਾਈ ਪਰਮ ਮੋਹ ਕੇ ਬਾਂਧੇ ਬੰਧ ਸੁਭਨ ਪਿਆ ਪਖਲਾਏ ਅੰਧ ਇਹੋ ਤੋ ਰਚਨ ਰਤਿਆ ਕਰਦਾਰੀ ਆਵਤ ਜਾਵਤ ਹੁਕਮ ਅਪਾਰੇ ਨਾ ਕੋ ਮੂਆ ਨਾ ਮਰਣਾ ਜੋਗ ਨਾ ਬਿਨ ਸਹਿਬ ਨਾਸੀ ਹੋਗ ਜੋ ਇਹੋ ਜਾਣੋ ਸੋ ਇਹੋ ਨਾਹੇ ਜਾਣਨ ਹਾਰੇ ਕੋ ਵਲ ਜਾਓ ਕਹੋ ਨਾਨਕ ਗੁਰ ਪਰਮ ਚੁਕਾਇਆ ਨਾ ਕੋਈ ਮਰੈ ਨਾ ਆਵੇ ਜਾਇਆ ਰਾਮ ਕਲੀ ਮਹੱਲਾ ਪੰਜਵਾ ਜਪ ਗੋਬਿੰਦ ਗੋਪਾਲ ਲਾਲ RAM ਨਾਮ ਸਿਮਰ ਤੂ ਜੀਵੈ ਫਿਰ ਨਾ ਖਾਈ ਮਹਾਕਾਲ ਰਹਾਉ ਕੋਟ ਜਨਮ ਪ੍ਰਮ ਪ੍ਰਮ ਪ੍ਰਮ ਆਇਓ ਬੜਾ ਭਾਗ ਸਾਧ ਸੰਗ ਪਾਇਓ ਬਿਨ ਗੁਰ ਪੂਰੇ ਨਾਹੀ ਉਧਾਰ ਬਾਬਾ ਨਾਨਕ ਆਖੈ ਉਹ ਵਿਚਾਰ ਰਾਗ RAM ਕਲੀ ਮਹੱਲਾ ਪੰਜਵਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਚਾਰ ਪੁਕਾਰ ਹੈ ਨਾ ਤੂ ਮਨ ਹੈ ਖਟ ਪੀ ਏਕਾ ਬਾਦ ਬਖਾਨ ਹੈ ਦਸ ਅਸ਼ਟੀ ਮਿਲੇ ਕੋ ਕਹਿਆ ਤਾਪੀ ਜੋਗੀ ਭੇਦ ਨਾ ਲਹਿਆ ਕਿੰਕਰੀ ਅਨੂਪ ਵਾਜੈ ਜੋਗ ਯਾ ਮਤਵਾਰੋ ਰੇ ਰਹਾਉ ਪ੍ਰਥਮੇ ਵਸਿਆ ਸਤ ਕਾ ਖੇੜਾ ਤ੍ਰਿਤੀਏ ਮਹਿ ਕਿਜ ਭਇਆ ਦਤੇੜਾ ਦੁਤੀਆ ਅਰਧੋ ਅਰਧ ਸਮਾਇਆ ਏ ਗੁਰਹਾ ਤਾਏ ਕੋ ਦਿਖਾਇਆ ਏਕੈ ਸੂਤ ਪਰੋਏ ਮਣੀਏ ਗਾਠੀ ਭਿੰਨ ਭਿੰਨ ਭਿੰਨ ਭਿੰਨ ਤਣੀਏ ਫਿਰਤੀ ਮਾਲਾ ਬਉਜ ਭਾਏ ਖਿੰਚਾ ਸੂਤ ਤਾਈ ਥਾਏ ਚੌਹ ਮਹਿ ਏਕੈ ਮਟ ਹੈ ਕੀਆ ਤਾ ਵਿਖੜੇ ਥਾਨਨ ਖਿੜਕੀਆ ਖੋਜ ਤੇ ਖੋਜ ਦੁਆਰੇ ਆਇਆ ਤਾ ਨਾਨਕ ਜੋਗੀ ਮਹਲ ਘਰ ਪਾਇਆ ਇਓ ਕਿੰਕੁਰੀ ਆਨੂਪ ਵਾਜੈ ਸੁਣ ਜੋਗੀ ਕੈ ਮਨ ਮੀਠੀ ਲਾਗੈ ਰਹਾਉ ਦੂਜਾ ਰਾਮ ਕਲੀ ਮਹੱਲਾ ਪੰਜਵਾ ਤਾਗਾ ਕਰ ਕੈ ਲਾਈ ਥਿਗਲੀ ਲੋ ਨਾੜੀ ਸੁਆ ਹੈ ਅਸਤੀ ਅੰਭੈ ਕਾ ਕਰ ਡੰਡਾ ਧਰਿਆ ਕਿਆ ਤੂ ਜੋਗੀ ਗਰਭ ਹੈ ਪਰਿਆ ਜਪਨਾਥ ਦਿਨ ਰਹਿ ਨਾਈ ਤੇਰੀ ਖਿੰਥਾ ਦੋ ਦਿਹਾਈ ਰਹਾ ਗਾਹਰੀ ਵਿਭੂਤ ਲੈ ਬੈਠਾ ਤਾੜੀ ਮੇਰੀ ਤੇਰੀ ਮੁੰਦਰਾ ਧਾਰੀ ਮਾਗਾ ਟੂਕਾ ਤ੍ਰਿਪਤ ਨਾ ਪਾਵੇ ਨਾਥ ਛੋੜ ਜਾ ਚਹਿ ਲਾਜ ਨਾ ਆਵੇ ਚਲ ਚਿਤ ਜੋਗੀ ਆਸਨ ਤੇਰਾ ਸਿੰਘੀ ਵਾਜੈ ਨਿਤ ਉਦਾਸੇਰਾ ਗੁਰ ਗੋਰਖ ਕੀਤਾ ਬੂਝ ਨ ਪਾਈ ਫਿਰ ਫਿਰ ਜੋਗੀ ਆਵੈ ਜਾਈ ਨੂੰ ਹੋਆ ਨਾਥ ਕਿਰਪਾਲਾ ਰਹਾਰਾਸ ਹਮਾਰੀ ਗੁਰ ਗੋਪਾਲਾ ਨਾਮੈ ਖਿੰਥਾ ਨਾਮੈ ਬਸਰ ਜਨ ਨਾਨਕ ਜੋਗੀ ਹੋ ਆਇਆ ਸਥਿਰ ਇਉ ਜਪਿਆ ਨਾਥ ਦਿਨ ਰਹਿ ਨਾਈ ਹੁਣ ਪਾਇਆ ਗੁਰ ਗੋਸਾਈ ਰਹਾਉ ਦੂਜਾ ਰਾਮ ਕਲੀ ਮਹੱਲਾ ਪੰਜਵਾ ਕਰਨ ਕਰਾਵਣ ਸੋਈ ਆਨ ਨ ਦੀਸੈ ਕੋਈ ਠਾਕੁਰ ਮੇਰਾ ਸੁਰ ਸੁਜਾਨਾ ਗੁਰਮੁਖ ਮਿਲਿਆ ਰੰਗ ਮਾਨਾ ਐਸੋ ਰੇ ਹਰ ਰਸ ਮੀਠਾ ਗੁਰਮੁਖ ਕਿਨੈ ਵਿਰਲੇ ਡੀਠਾ ਰਹਾਉ ਨਿਰਮਲ ਜੋਤ ਅੰਮ੍ਰਿਤ ਹਰਿ ਨਾਮ ਪੀਵਤ ਅਮਰ ਭਏ ਨਿਹਕਾਮ ਤਨ ਮਨ ਸੀਤਲੇ ਅਗਨ ਨਿਵਾਰੀ ਅੰਦਰੂਪ ਰੂਪ ਪ੍ਰਗਟੇ ਸੰਸਾਰੀ ਕਿਆ ਦੇਵੋ ਜਾ ਸਭ ਕੀ ਤੇਰਾ ਸਭ ਲਿਹਾਰ ਜਾਓ ਲਖ ਮੇਰਾ ਤਨ ਮਨ ਦਿਓ ਪਿੰਡ ਦੇ ਸਾਜਿਆ ਗੁਰ ਕਿਰਪਾ ਤੇ ਨੀਚ ਨਿਵਾਜਿਆ ਖੋਲ ਕਿਵਾਰਾ ਮਹਲ ਬੁਲਾਇਆ ਜੈਸਾ ਸਾ ਤੈਸਾ ਦਿਖ ਲਾਇਆ ਕਹੋ ਨਾਨਕ ਸਭ ਪਰਦਾ ਟੂਟਾ ਹਉ ਤੇਰਾ ਤੂ ਮੈਂ ਮਨ ਉਠਾ ਰਾਮ ਕਲੀ ਮਹੱਲਾ ਪੰਜਵਾ ਸੇਵਕ ਲਾਇਓ ਆਪਣੀ ਸੇਵ ਅੰਮ੍ਰਿਤ ਨਾਮ ਦਿਓ ਮੁਖ ਦੇਵ ਸਗਲੀ ਚਿੰਤਾ ਆਵ ਨਿਵਾਰੀ ਤਿਸ ਗੁਰ ਕਉ ਹਉ ਸਤ ਬਲਿਹਾਰੀ ਕਾਜ ਹਮਾਰੇ ਪੂਰੇ ਸਤਗੁਰ ਬਾਜੇ ਅਨਹਦ ਤੂਰੇ ਸਤਗੁਰ ਰਹਾਉ ਮਹਿਮਾ ਜਾ ਕੀ ਗਹਿਰ ਗੰਭੀਰ ਹੋਏ ਨਿਹਾਲ ਦੇ ਜਿਸ ਧੀਰ ਜਾ ਕੇ ਬੰਧਨ ਕਾਟੇ ਰਾਏ ਸੋ ਨਰ ਬਹੁਰ ਨ ਨੀ ਪਾਏ ਜਾ ਕੈ ਅੰਤਰ ਪ੍ਰਗਟਿਓ ਆਪ ਤਾ ਕਉ ਨਾਹੀ ਦੂਖ ਸੰਤਾਪ ਲਾਲ ਰਤਨ ਤਿਸ ਪਾਲੈ ਪਰਿਆ ਸਗਲ ਕੁਟੰਬ ਉਹ ਜਨ ਲੈ ਤਰਿਆ ਨਾ ਕਿਛ ਭਰਮ ਨਾ ਦੂਦਾ ਦੂਜਾ ਏਕੋ ਏਕ ਨਿਰੰਜਨ ਪੂਜਾ ਜਤ ਕਾ ਦੇਖੋ ਆਪ ਦਇਆਲ ਕਹੋ ਨਾਨਕ ਪ੍ਰਭ ਮਿਲੇ ਰਸਾਲ RAM ਕਲੀ ਮਹੱਲਾ ਪੰਜਵਾ ਤਾਂ ਤੇ ਛੁਟਕੀ ਆਪਣੀ ਧਾਰੀ ਪ੍ਰਭ ਕੀ ਆਗਿਆ ਲਗੀ ਪਿਆਰੀ ਜੋ ਵਿਚ ਕਰੈ ਸੋ ਮਨ ਮੇਰਾ ਮੀਠਾ ਤਾਂ ਇਹੋ ਅਚਰਜ ਨੈਣ ਹੋ ਡੀਠਾ ਆਪ ਮੋਇ ਜਾਨੀ ਰੇ ਮੇਰੀ ਗਈ ਬਲਾਇ ਬੁਝ ਗਈ ਤ੍ਰਿਸ਼ਨ ਨਿਵਾਰੀ ਮਮਤਾ ਗੁਰਪੂਰੈ ਪੂਰੈ ਲਿਓ ਸਮਝਾਏ ਰਹਾਓ ਕਰ ਕਿਰਪਾ ਰਾਖਿਓ ਗੁਰ ਸਰਨਾ ਗੁਰ ਪਕਰਾਏ ਹਰ ਕੇ ਚਰਨਾ ਬੀਸ ਵਿਸਵੇ ਜਾਂ ਮਨ ਠਾਰਾਨੇ ਗੁਰ ਪਾਰ ਬ੍ਰਹਮ ਏਕੈ ਹੀ ਜਾਣੇ ਜੋ ਜੋ ਕੀਨੋ ਹਮ ਤਿਸਕੇ ਦਾਸ ਪ੍ਰਭ ਮੇਰੇ ਕੋ ਸਗਲ ਨਿਵਾਸ ਨਾ ਕੋ ਦੂਤ ਨਹੀਂ ਬਹਿਰਾਈ ਗਲ ਮਿਲ ਚਾਲੇ ਕੈ ਭਾਈ ਜਾ ਕੋ ਗੁਰ ਹਰ ਦੀਏ ਸੁਖਾ ਤਾ ਕੋ ਬਹੁਰ ਨਾ ਲਗੈ ਦੁਖਾ ਆਪੇ ਆਪ ਸਰਬ ਪ੍ਰਤਿਪਾਲ ਨਾਨਕ ਰਾਤਾ ਰੰਗ ਗੋਪਾਲ RAM ਕਲੀ ਮਹੱਲਾ ਪੰਜਵਾ ਮੁਖ ਤੇ ਪੜਤਾ ਟੀਕਾ ਸਹਿਤ ਹਿਰਦੈ RAM ਨਹੀਂ ਪੂਰਨ ਰਾਤ ਉਪਦੇਸ਼ ਕਰੇ ਕਰ ਲੋਕ ਦ੍ਰਿੜਾਵੈ ਆਪਣਾ ਕਹਿਆ ਆਪ ਨਾ ਕਮਾਵੈ ਪੰਡਿਤ ਵੇਦ ਵਿਚਾਰ ਪੰਡਿਤ ਮਨ ਕਾ ਕ੍ਰੋਧ ਨਿਵਾਰ ਪੰਡਿਤ ਰਾਵ ਆਗੈ ਰਾਖਿਓ ਸਾਲ ਗ੍ਰਾਮ ਮਨ ਕੀਨੋ ਦਾਦਸ ਬਿਸਰਾਮ ਤਿਲਕ ਚਰਾਵੈ ਪਾਈ ਪਾਏ ਲੋਕ ਪਚਾਰਾ ਅੰਧ ਕਮਾਏ ਖਟ ਕਰਮਾ ਅਰ ਆਸਣ ਧੋਤੀ ਭਾਗਤ ਗ੍ਰਹਿ ਪੜੈ ਨਿਤ ਪੋਥੀ ਮਾਲਾ ਫੇਰਾ ਮੰਗੈ ਬਿਭੂਤ ਇਹ ਵਿਦ ਕੋਏ ਨਾ ਤਰਿਓ ਮੀਤ ਸੋ ਪੰਡਿਤ ਗੁਰ ਸਬਦ ਕਮਾਏ ਤ੍ਰੈ ਗੁਣ ਕੀ ਓ ਸੂਤਰੀ ਮਾਏ ਚਤੁਰ ਵੇਦ ਪੂਰਨ ਹਰਿ ਨਾਏ ਨਾਨਕ ਤਿਸ ਕੀ ਸਰਣੀ ਪਾਏ ਰਾਮ ਕਲੀ ਮਹੱਲਾ ਪੰਜਵਾ ਕੋਟ ਬਿਗੜ ਨਹੀਂ ਆਵੈ ਨੇਰੇ ਅਨਕ ਮਾਇਆ ਹੈ ਤਾ ਕੀ ਤੇਰੀ ਅਨਕ ਪਾਪ ਤਾ ਕੇ ਪਾਣੀ ਹਾਰੇ ਜਾ ਕਉ ਮਇਆ ਭਈ ਕਰਤਾਰ ਜਿਸਹਿ ਸਹਾਈ ਹੋਏ ਭਗਵਾਨ ਅਨਕ ਜਤਨ ਵਾ ਕਹਿ ਸੰਜਾਮ ਰਹਾਉ ਕਰਤਾ ਰਖੈ ਕੀਤਾ ਕੌਣ ਕੀਰੀ ਜੀਤੋ ਸਗਲਾ ਭਵਨ ਬੇਅੰਤ ਮਹਿਮਾ ਤਾ ਕੀ ਕੇਤਕ ਬਰਨ ਬਾਲੀ ਬਲ ਜਾਈਐ ਤਾ ਕੇ ਚਰਨ ਤਿਨ ਹੀ ਕੀਆ ਜਬ ਤਬ ਧਿਆਨ ਅਨਕ ਪ੍ਰਕਾਰ ਕੀਆ ਤਿਨ ਦਾਨ ਭਗਤ ਸੋਈ ਕਲ ਮਹਿ ਪਰਵਾਨ ਜਾ ਕੋ ਠਾਕੁਰ ਦੀਆ ਮਾਨ ਸਾਧ ਸੰਗ ਮਿਲ ਭੈ ਪ੍ਰਗਾਸ ਸਾਜ ਸੂਖ ਆਸ ਨਿਵਾਸ ਪੂਰੈ ਸਤਿਗੁਰ ਦਿਆ ਵਿਸਾਸ ਨਾਨਕ ਹੋਏ ਦਾਸਨ ਦਾਸ RAM ਕਲੀ ਮਹੱਲਾ ਪੰਜਵਾ ਦੋਸ ਨਾ ਦੀਜੈ ਕਾਹੂ ਲੋਗ ਜੋ ਕਮਾਵਣ ਸੋਈ ਭੋਗ ਆਪਨ ਕਰਮ ਆਪੇ ਹੀ ਬੰਧ ਆਵਨ ਜਾਵਨ ਮਾਇਆ ਧੰਦ ਐਸੀ ਜਾਨੀ ਸੰਤਨੀ ਪ੍ਰਗਾਸ ਆ ਪੂਰੇ ਗੁਰ ਬਚਨੀ ਰਹਾਉ ਤਨ ਤਨ ਕਲਤ ਮਿਥਿਆ ਵਿਸਥਾਰ ਹੈ ਹੈਵਰ ਗੈਵਰ ਚਾਲਨ ਹਾਰ ਰਾਜ ਰੰਗ ਰੂਪ ਸਭ ਪੂਰੇ ਨਾਮ ਬਿਨਾ ਹੋਏ ਜਾਸੀ ਧੂਰ ਭਰਮ ਭੂਲੇ ਬਾਦ ਅਹੰਕਾਰੀ ਸੰਗ ਨਾਹੀ ਰੇ ਸਗਲ ਪਸਾਰੀ ਸੋ ਗਰਖ ਮੈਂ ਦੇਹ ਬਿਰਧਾਨੀ ਸਾਖਤ ਏਵੀ ਕਰਤ ਬਿਹਾਨੀ ਹਰਿ ਕਾ ਨਾਮ ਅੰਮ੍ਰਿਤ ਕਲ ਵਾਹੇ ਇਹੋ ਨਿਧਾਨਾ ਸਾਧੂ ਪਾਹੇ ਨਾਨਕ ਗੁਰ ਗੋਬਿੰਦ ਜਿਸ ਤੂਠਾ ਕਟ ਕੜ ਰਮਈਆ ਤਿਨ ਹੀ ਡੀਠਾ ਰਾਮ ਕਲੀ ਮਹੱਲਾ ਪੰਜਵਾ ਪੰਜ ਸ਼ਬਦ ਤਹ ਪੂਰਨ ਨਾਦ ਅਨੰਦ ਬਾਜੇ ਅਚਰਜ ਬਿਸਮਾਦ ਕੇਲ ਕਰਹਿ ਸੰਤ ਹਰਿ ਲੋਗ ਪਾਰ ਬ੍ਰਹਮ ਪੂਰਨ ਨਿਰਜੋਗ ਸੂਖ ਸਾਹਜ ਆਨੰਦ ਭਵਨ ਸਾਧ ਸੰਗ ਬੈਸ ਗੁਣ ਗਾਵਹਿ ਤਹ ਰੋਗ ਸੋਗ ਨਹੀਂ ਜਨਮ ਮਰਨ ਰਹਾਉ ਉਹਾ ਸਿਮਰੈ ਕੇਵਲ ਨਾਮ ਬਿਰਲੇ ਪਾਵਹਿ ਓਹ ਬਿਸਰਾਮ ਭੋਜਨ ਭਾਉ ਕੀਰਤਨ ਆਧਾਰ ਨਿਹਚਲੇ ਆਸਨ ਬੇਸਮਾਰ ਡੇਗ ਨਾ ਡੋਲੇ ਕਥੂ ਨਾ ਧਾਵੈ ਗੁਰ ਪ੍ਰਸਾਦ ਕੋ ਇਹੋ ਮਹਲ ਪਾਵੈ ਪ੍ਰਮ ਪੈ ਮੋਹ ਨਾ ਮਾਇਆ ਜਾਲ ਸੁਨ ਸਮਾਦ ਪ੍ਰਭੂ ਕਿਰਪਾਲ ਤਾ ਕਾ ਅੰਤ ਨਾ ਪਾਰਾਵਾਰ ਆਪੇ ਗੁਰ ਤਾਪੇ ਪਾਸਾਰ ਜਾ ਕੈ ਅੰਤਰ ਹਰਿ ਹਰ ਸਵਾਦ ਕਹਨ ਨਾ ਜਾਈ ਨਾਨਕ ਬਿਸਮਾਦ RAM ਕਲੀ ਮਹੱਲਾ ਪੰਜਵਾ ਭੇਟਤ ਸੰਗ ਪਾਰ ਬ੍ਰਹਮ ਚਿਤ ਆਇਆ ਸੰਗਤ ਕਰਤ ਸੰਤੋਖ ਮਨ ਪਾਇਆ ਸੰਤਾ ਚਰਨ ਮਾਥਾ ਮੇਰੋ ਪਉਤ ਅਨਕ ਵਾਰ ਸੰਤਾ ਡੰਡੋਤ ਇਹੋ ਮਨ ਸੰਤਨ ਕੈ ਬਲਿਹਾਰੀ ਜਾ ਕੀ ਓਟ ਗਈ ਸੁਖ ਪਾਇਆ ਰਾਖੇ ਕਿਰਪਾ ਧਾਰੀ ਰਹਾਓ ਸੰਤਾ ਚਰਨ ਧੋਇ ਤੋ ਪੀਵਾ ਸੰਤਾ ਦਰਸ ਪੇਖ ਪੇਖ ਜੀਵਾ ਸੰਤਾ ਕੀ ਮੇਰਾ ਆਸ ਸੰਤ ਹਮਾਰੀ ਨਿਰਮਲ ਰਾਸ ਸੰਤ ਹਮਾਰਾ ਰਾਖਿਆ ਪਰਦਾ ਸੰਤ ਪ੍ਰਸਾਦ ਮੋਇ ਕਭੂ ਨਾ ਕਰਦਾ ਸੰਤਾ ਸੰਗ ਦਿਆ ਕਿਰਪਾਲ ਸੰਤ ਸਹਾਈ ਪੈ ਦਿਆਲ ਸੁਰਤ ਮਤ ਬੁੱਧ ਪ੍ਰਗਾਸ ਗਹਿਰ ਗੰਭੀਰ ਅਪਾਰ ਗੁਣਤਾਸ ਜੀ ਜਨ ਸਗਲੇ ਪ੍ਰਤਿਪਾਲ ਨਾਨਕ ਸੰਤਾ ਦੇਖ ਨਿਹਾਲ ਰਾਮ ਕਲੀ ਮਹੱਲਾ ਪੰਜਵਾ ਤੇਰਾ ਕਾਜ ਨਾ ਗਿਰੋ ਰਾਜਮਾਲ ਤੇਰਾ ਕਾਜ ਨਾ ਬਿਖੈ ਜੰਜਾਲ ਇਸ਼ਟਮੀਤ ਜਾਣ ਸਭ ਛਲੈ ਹਰਿ ਹਰਿ ਨਾਮ ਸੰਗ ਤੇਰਾ ਚੱਲੈ ਰਾਮ ਨਾਮ ਗੁਣ ਗਾਇ ਲੈ ਮੀਤਾ ਹਰਿ ਸਿਮਰਤ ਤੇਰੀ ਲਾਜ ਰਹੈ ਹਰਿ ਸਿਮਰਤ ਜਮ ਕਛ ਨਾ ਕਹੈ ਰਹਾਓ ਬਿਨ ਹਰ ਸਗਲ ਨਿਰਾਰਥ ਕਾਮ ਸਿਨਾ ਰੂਪਾ ਮਾਟੀ ਦਾਮ ਗੁਰ ਕਾ ਸਭ ਜਾਪ ਮਨ ਸੁਖਾ ਈਹਾ ਉਵਾ ਤੇਰੋ ਉਜਲ ਮੁਖਾ ਕਰ ਕਰ ਥਾਕੇ ਵੱਡੇ ਵਡੇਰੇ ਕਿਨਹੀ ਨਾ ਕੀਏ ਕਾਜ ਮਾਇਆ ਪੂਰੇ ਹਰਿ ਹਰਿ ਨਾਮ ਜਪੈ ਜਨ ਕੋਏ ਤਾਂ ਕੀ ਆਸਾ ਪੂਰਨ ਹੋਏ ਹਰਿ ਭਗਤਨ ਕੋ ਨਾਮ ਆਧਾਰ ਹਸੰਤੀ ਜੀਤਾ ਜਨ ਅਪਾਰ ਹਰ ਸੰਤ ਕਰੇ ਸੋਈ ਪ੍ਰਮਾਣ ਨਾਨਕ ਦਾਸ ਕੈ ਕੁਰਬਾਨ ਰਾਮ ਕਲੀ ਮਹੱਲਾ ਪੰਜਵਾ ਸਿੰਚੈ ਦਰਬ ਦੇਹ ਦੁਖ ਲੋਗ ਤੇਰਾ ਕਾਜ ਨਾ ਰਾਜੋਗ ਕਰ ਅਹੰਕਾਰ ਹੋਏ ਵਰਤ ਹੈ ਅੰਧ ਜਾਂ ਕੀ ਜੇਵੜੀ ਤੂੰ ਆਗੈ ਬਾਂਦੇ ਛਾੜ ਬਿਰਾਣੀ ਤਾਤ ਮੂੜੇ ਈਆ ਬਸਨਾ ਰਾਤ ਮੂੜੇ ਮਾਇਆ ਕੇ ਮਾਤੇ ਤੈ ਉਠ ਚਲਣਾ ਰਾਤ ਰਹੋ ਤੂੰ ਸੰਗ ਸੁਪਨਾ ਰਹਾਉ ਬਾਲ ਵਿਵਸਥਾ ਬਾਰ ਕੇ ਅੰਧ ਭਰ ਜੋਬਨ ਲਾਗਾ ਦੁਰਗੰਧ ਤ੍ਰਿਤੀਯ ਵਿਵਸਥਾ ਸਿੰਚੇ ਮਾਏ ਬਿਰਧ ਭਇਆ ਛੋੜ ਚਲਿਓ ਪਛਤਾਏ ਚਰੰਕਾਲ ਪਾਈ ਦੁਰਲਭ ਦੇਹ ਨਾ ਬਿਹੂਣੀ ਹੋਈ ਖੇ ਪਸ਼ੂ ਪ੍ਰੇਤ ਮੂਧ ਤੇ ਬੁਰੀ ਤਿਸੈ ਨਾ ਬੂਝੈ ਜਿਨ ਇਹ ਸ੍ਰੀ ਸੁਣ ਕਰਤਾਰ ਗੋਬਿੰਦ ਗੋਪਾਲ ਦੀਨ ਦਇਆਲ ਸਾ ਕਿਰਪਾਲ ਤੁਮੈ ਛਡਾਵੋ ਛੁਟਕੈ ਬੰਧ ਬਖਸ਼ ਮਿਲਾਵੋ ਨਾਨਕ ਜਗ ਅੰਧ ਰਾਮ ਕਲੀ ਮਹੱਲਾ ਪੰਜਵਾ ਕਰ ਸੰਜੋਗ ਬਨਾਈ ਕਾਛ ਤੇ ਸੰਗ ਰਹੋ ਇਆਣਾ ਰਾਚ ਪ੍ਰਤਪਾਰੈ ਨਿਸਾਰ ਸਮਾਰੈ ਅੰਤ ਕੀ ਵਾਰੂ ਸਿਧਾਰੈ ਨਾਮ ਬਿਨਾ ਸਭ ਝੂਠ ਪ੍ਰਾਨੀ ਗੋਵਿੰਦ ਭਜਨ ਬਿਨ ਅਵਰ ਸੰਗ ਰਾਤੇ ਤੇ ਸਭ ਮਾਇਆ ਮੂਠ ਪ੍ਰਾਨੀ ਰਹਾਉ ਤੀਰਥ ਨਾਏ ਨਾ ਉਤਰਸ ਮਹਿਲ ਕਰਮ ਤਨੁ ਸਭ ਹੋ ਮੈਂ ਫੈਲ ਲੋਕ ਪਚਾਰੈ ਗਤ ਨਹੀਂ ਹੋਏ ਨਾਮ ਬਿਹੂਣੇ ਚਲ ਸੈ ਰੋਏ ਬਿਨ ਹਰ ਨਾਮ ਨਾ ਟੂਟ ਸਪਟਲ ਸੋਧੇ ਸਾਸਤਰ ਸਿਮਰਤ ਸਗਲ ਸੋ ਨਾਮ ਜਪੈ ਜਿਸ ਆਪ ਜਪਾਏ ਸਗਲ ਭਲਾ ਸੇ ਸੁਖ ਸਮਾਏ ਰਾਖਣ ਹਾਰੇ ਰਾਖੋ ਆਪ ਸਗਲ ਸੁਖਾ ਪ੍ਰਭ ਤੁਮਰੇ ਹਾਥ ਜਿਤ ਲਾਵੈ ਤਿਤ ਲਾਗਾ ਸੁਆਮੀ ਨਾਨਕ ਸਾਹਿਬ ਅੰਤਰ ਜਾਮੀ ਰਾਮ ਕਲੀ ਮਹੱਲਾ ਪੰਜਵਾ ਜੋ ਕਿਛ ਕਰੈ ਸੋਈ ਸੁਖ ਜਾਣਾ ਮਨ ਅਸਮਝ ਸਾਧ ਸੰਗ ਪਤਿਆਨਾ ਡੋਲਣ ਤੇ ਝੂਕਾ ਠਹਰਾਇਆ ਸਤਿ ਮਾਹੇ ਲੇ ਸਤਿ ਸਮਾਇਆ ਦੂਖ ਗਿਆ ਸਭ ਰੋਗ ਗਿਆ ਪ੍ਰਭ ਕੀ ਆਗਿਆ ਮਨ ਮਹਿਮਾਨੀ ਮਹਾਪੁਰਖ ਕਾ ਸੰਗ ਭਇਆ ਰਹਾਓ ਸਗਲ ਪਵਿੱਤਰ ਸਰਬ ਨਿਰਮਲਾ ਜੋ ਵਰਤਾਏ ਸੋਈ ਭਲਾ ਜਹ ਰਾਖੈ ਸੋਈ ਮੁਕਤ ਥਾਨ ਜੋ ਜਪਾਏ ਸੋਈ ਨਾਮ ਅਠ ਸਰ ਤੀਰਥ ਜਾ ਸਾਧ ਭਗਤ ਰਹਿ ਤਾਹ ਬੈਕੁੰਠ ਜਹ ਨਾਮ ਉਚਰਹਿ ਸਰਬ ਆਨੰਦ ਜਬ ਦਰਸ਼ਨ ਪਾਈਐ RAM ਗੁਣਾ ਨਿਤ ਨਿਤ ਹਰਿ ਗਾਈਐ ਆਪੇ ਘਟ ਘਟ ਰਹਾ ਬਿਆਪੇ ਦਇਆਲ ਪੁਰਖ ਪ੍ਰਗਟ ਪ੍ਰਤਾਪ ਕਵਟ ਖੁਲਾਨੇ ਬ੍ਰਹਮ ਨਾਠੇ ਦੂਰੇ ਨਾਨਕ ਕੋ ਗੁਰ ਭੇਟੇ ਪੂਰੇ RAM ਕਲੀ ਮਹੱਲਾ ਪੰਜਵਾ ਕੋੜ ਜਾਪ ਤਾਪ ਬਿਸਰਾਮ ਰਿਧ ਬੁੱਧ ਸਿਧ ਸੁਰ ਗਿਆਨ ਅਨਕ ਰੂਪ ਰੰਗ ਭੋਗ ਰਸੈ ਗੁਰਮੁਖ ਨਾਮ ਨਿਮਕ ਹਿਰਦੈ ਵਸੈ ਹਰ ਕੇ ਨਾਮ ਕੀ ਵਡਿਆਈ ਕੀਮਤ ਕਾਹਣ ਨਾ ਜਾਈ ਰਹਾਉ ਸੂਰ ਬੀਰ ਧੀਰਜ ਮਤ ਪੂਰਾ ਸਾਹ ਸਮਾਦ ਧੁਨ ਗਹਿਰ ਗੰਭੀਰਾ ਸਦਾ ਮੁਕਤਤਾ ਕੇ ਪੂਰੇ ਕਾਮ ਜਾ ਕੈ ਹਿਰਦੈ ਵਸੈ ਹਰਿ ਨਾਮ ਸਗਲ ਸੂਖ ਆਨੰਦ ਰੋਗ ਸਮਦਰਸੀ ਪੂਰਨ ਨਿਰਜੋਗ ਆਏ ਨ ਜਾਏ ਡੋਲੇ ਕਤ ਨਾਹੀ ਜਾ ਕੈ ਨਾਮ ਵਸੈ ਮਨ ਮਾਹੀ ਦੀਨ ਦਇਆਲ ਗੋਪਾਲ ਗੋਵਿੰਦ ਗੁਰਮੂ ਜਪਿਆ ਉਤਰੈ ਚਿੰਦ ਨਾਨਕ ਕਉ ਗੁਰ ਦੀਆ ਨਾਮ ਸੰਤਨ ਕੀ ਟਾਲ ਸੰਤ ਕਾ ਕਾਮ